ਬ੍ਰਹਮੰਡ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਤੇਰੇ ਖੰਡ ਔਰ ਬ੍ਰਹਮੰਡ ਸੱਚੇ ਖੰਡ ਔਰ ਬ੍ਰਹਮੰਡ ਹੁਣ ਤੇਰੇ ਕਿਨੂੰ ਗਿਆ ਤੇਰਾ ਸੰਬੋਧਨ ਇੱਕ ਖੰਡ ਕੀ ਹੁੰਦਾ ਖੰਡ ਹੁੰਦਾ ਟੁਕੜਾ ਖੰਡ ਟੁਕੜੇ ਨੂੰ ਹੋਇਆ ਇਹਨਾਂ ਨੇ ਖੰਡ ਦਾ ਅਰਥ ਹੈ ਜਿਹੜਾ ਨਾ ਆ ਧਰਤੀ ਚੰਦ ਇਹ ਖੰਡ ਕਰ ਲਿਆ ਤਾਂ ਮਾਇਆ ਦੇ ਖੰਡ ਨੇ ਖੰਡ ਇਹਨਾਂ ਨੂੰ ਨਹੀਂ ਕਿਹਾ ਖੰਡ ਕਿਹਾ ਦਾਲ ਨੂੰ ਜਿਹਦੀ ਦਾਲ ਹੈ ਸਭ ਖੰਡ ਹੈ ਔਰ ਗਾਹਾਂ ਬ੍ਰਹਮੰਡ ਹੈ ਪਰ ਭੰਡ ਨਹੀਂ ਹੈ ਇੱਥੋਂ ਸਾਰਿਆਂ ਨਾਸ ਹੋ ਗਿਆ ਗੱਲ ਦਾ ਸਾਰਾ ਜੜ ਬਣਾਤਾ ਗਿਆਨ ਚੱਕ ਕੇ ਖੰਡ ਬ੍ਰਹਮੰਡ ਦਾ ਅਰਥ ਕਰਤਾ ਇਹ ਜਿਹੜੇ ਧਰਤੀਆਂ ਦੇ ਟੁਕੜੇ ਨੇ ਨਾ ਮੈਟਰ ਦੇ ਅਲੱਗ-ਅਲੱਗ ਇਹ ਕਰਤਾ ਅਰਥ ਬ੍ਰਹਮੰਡ ਹੁੰਦਾ ਜੋ ਬ੍ਰਹਮ ਹੈ ਪਰਮ ਦਾ ਅੰਡਾ ਜੋ ਹੈ ਜੀਵ ਆਤਮਾ ਜਿੰਨਾ ਚਿਰ ਇੱਕ ਹੈ ਉਹ ਬ੍ਰਹਮ ਅੰਡਾ ਜਦ ਦੋ ਹੋ ਗਏ ਫਿਰ ਖੰਡ ਹੋ ਗਏ ਦੁਆਪਰ 'ਚ ਜਾ ਕੇ ਦੋ ਹੋ ਜਾਂਦੇ ਨੇ ਦੁਆਪਰ ਔਰ ਕਲਯੁਗ ਦੇ ਦੋ ਰਹਿੰਦੇ ਨੇ ਤ੍ਰੇਤੇ ਜਦ ਸਜੁਗ ਜੇ ਕਰਦੇ ਤ੍ਰੇਤੇ ਔਰ ਸਜੁਗ ਦਾ ਫਰਕ ਕੀ ਹੁੰਦਾ ਸਜੁਗ ਵਾਲੇ ਪੂਰਨ ਹੁੰਦੇ ਨੇ ਤ੍ਰੇਤੇ ਵਾਲੇ ਅਪੂਰਨ ਹੁੰਦੇ ਨੇ ਪੂਰਨ ਨਹੀਂ ਹੁੰਦੇ ਉਹ ਭਰਮ ਵਿੱਚ ਬੰਦ ਹੁੰਦੇ ਨੇ ਉਹ ਪੂਰਨ ਜੋਤ ਜਗਦੀ ਹੈ ਸਜੁਗ ਵਾਲੀ ਪੂਰਨ ਜੋਤ ਜਗਾ ਘਟਦ ਇਹ ਪੂਰਨ ਜੋਤ ਹੁੰਦੀ ਨਹੀਂ ਤ੍ਰੇਤੇ ਚ ਭਰਮ ਹੁੰਦਾ ਕੁਛ ਸੱਚ ਭਰਮ ਹੁੰਦਾ ਜਿਵੇਂ ਹਨੇਰੇ 'ਚ ਘਰੀ ਹੋਈ ਜੋਤ ਹੁੰਦੀ ਹੈ ਸੱਚਖੰਡ 'ਚ ਹਨੇਰਾ ਹੁੰਦਾ ਹੀ ਨਹੀਂ ਇਹ ਫਰਕ ਤ੍ਰੇਤੇ ਔਰ ਸਤਜੋਗ ਦਾ ਜੋਤ ਦਾ ਫਰਕ ਹੈ ਕਿਉਂਕਿ ਕੁਛ ਹਿੱਸੇ 'ਚ ਹਨੇਰਾ ਹੈ ਬਾਹਰਲੇ ਪਾਸੇ ਅੰਦਰ ਜੋਤ ਦਾ ਬਾਹਰ ਹਨੇਰਾ ਬਾਹਰਲਾ ਹਨੇਰਾ ਜਿਹੜਾ ਹੈਗਾ ਉਹ ਖਤਮ ਕਰ ਲੈ ਮਨ ਵਿੱਚ ਜਿਹੜਾ ਭਰਮ ਹੈ ਦੂਰ ਕਰ ਲੈ ਜਿਹੜਾ ਐਸਾ ਸਾਨੂੰ ਦਿਖ ਨਹੀਂ ਰਿਹਾ ਸਾਫ਼ ਉਹਦੇ ਵਿੱਚ ਕੀ ਹੈ ਸਾਨੂੰ ਪਤਾ ਨਹੀਂ ਜਿੱਥੇ ਤੱਕ ਤਾਂ ਨਿਗਾਹ ਜਾਂਦੀ ਹੈ ਰੋਸ਼ਨੀ ਹੈ ਉਹ ਤਾਂ ਸਾਨੂੰ ਧੀਰੇ ਵਿੱਚ ਕੀ ਹੈ ਜਿੱਥੇ ਜਾ ਕੇ ਹਨੇਰਾ ਆ ਜਾਂਦਾ ਉੱਥੇ ਸਾਨੂੰ ਨਹੀਂ ਪਤਾ ਲੱਗਦਾ ਕੀ ਹੈ ਜਿੱਥੇ ਕੀ ਹੈ ਨਹੀਂ ਪਤਾ ਸਾਨੂੰ ਕੀ ਹੈ ਜਿੱਦਾਂ ਸਵਾਲ ਆ ਜੂ ਉੱਥੇ ਕੀ ਹੈ ਉੱਥੇ ਭਰਮ ਉਹਦੇ ਬਾਰੇ ਸ਼ੰਕਾ ਹੈ ਪਤਾ ਨਹੀਂ ਕੀ ਹੈ ਉੱਥੇ ਤੇ ਸੱਚੇ ਬਾਦਸ਼ਾਹ ਤੇ ਜਿਹੜੇ ਖੰਡ ਬ੍ਰਹਮੰਡ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਇਹ ਸੱਚੇ ਨੇ ਐ ਨਹੀਂ ਹੈ ਵੀ ਨਹੀਂ ਹਣ ਨਾਸਵੰਤ ਨਹੀਂ ਹਣ ਇਹਨਾਂ ਦੀ ਕੁਝ ਵੀ ਜੀਵਾਤਮਾ ਵੀ ਨਹੀਂ ਵਰਦੀ ਇਹ ਸੱਚੇ ਨੇ ਸੱਚਾ ਵਰਦਾ ਨਹੀਂ ਹੁੰਦਾ ਜੀਵਾਤਮਾ ਵੀ ਸੱਚੀ ਹੈ ਜਿਹੜਾ ਬ੍ਰਹਮਣ ਬ੍ਰਹਮ ਉਹ ਵੀ ਸੱਚ ਹੈ ਦੋਏ ਕਦੇ ਨਹੀਂ ਵਰਦੇ ਹਮੇਸ਼ਾ ਰਹਿੰਦੇ ਨੇ ਸਿਰਫ ਮਨ ਆਕੀ ਰਹਿੰਦਾ ਇਹ ਮਨ ਹੁਕਮ ਦੇ ਵਿੱਚ ਬਸ ਇਹਦਾ ਫਰਕ ਹੈ ਜੇ ਮਨ ਹੁਕਮ ਦੇ ਵਿੱਚ ਹੈ ਫਿਰ ਇੱਕ ਹੈ ਜੇ ਮਨ ਆਕੀ ਹੈ ਤਾਂ ਦੋ ਹੋ ਗਏ ਫਿਰ ਖੰਡ ਹੈ ਫਿਰ ਖੰਡ ਹੁਕਮ ਚ ਆ ਗਿਆ ਇੱਕ ਹੈ ਪਾਣੇ ਚ ਆ ਗਿਆ ਇੱਕ ਹੈ ਪਾਣਾ ਕੀ ਹੈ ਪਾਣਾ ਸਰਬਸੰਮਤੀ ਸਾਰਿਆਂ ਦੀ ਸਰਬਸੰਮਤੀ ਦਾ ਨਾਮ ਪਾਣਾ ਜੇ ਸਰਬਸੰਮਤੀ ਇਹਦੀ ਨਾਲ ਹੈ ਸੰਗਤ ਦੇ ਨਾਲ ਹੈ ਸਾਨੂੰ ਸੰਪਤੀ ਸਤ ਸੰਗਤ ਸਤ ਸੰਗਤ ਕਿਹਨੂੰ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣਾ ਇੱਕੋ ਨਾਮ ਦਾ ਬਖਾਣਾ ਕਿੱਥੋਂ ਹੁੰਦਾ ਸੱਚਖੰਡ ਚ ਹੁੰਦਾ ਸੱਚਖੰਡ ਸਤ ਸੰਗਤ ਹੈ ਸੰਸਾਰ ਚ ਸਤ ਸੰਗਤ ਨਹੀਂ ਹੋ ਸਕਦੀ ਜੇ ਹੋ ਸਕਦੀ ਹੈ ਤਾਂ ਹਰ ਕਿਸੇ ਦੇ ਅੰਦਰ ਹੀ ਹੋ ਸਕਦੀ ਹੈ ਬਾਹਰ ਨਹੀਂ ਹੋ ਸਕਦੀ ਮਾਇਆ 'ਚ ਸਤ ਸੰਗਤ ਨਹੀਂ ਹੁੰਦੀ ਮਾਇਆ ਦਾ ਝੂਠ ਹੈ ਝੂਠ ਸਤ ਸੰਗਤ ਕਿਵੇਂ ਹੋ ਜੂ ਜਿਹੜੀ ਅਸੀਂ ਕਹਿੰਦੇ ਆ ਵੀ ਗੁਰਦੁਆਰੇ ਇਕੱਠ ਗੱਲ ਹੈ ਸੰਸੰਦਤ ਹੈ ਜਾਂ ਕੋਈ ਸੰਤ ਸੰਸੰਦਤ ਹੈ ਸਭ ਉਹਨਾਂ ਨੂੰ ਸਮਝ ਨਹੀਂ ਹੈਗੀ ਇਹ ਕਹਾਂਗੇ ਜਿਵੇਂ ਉਹਨਾਂ ਨੇ ਸੁਣਿਆ ਕਹੀ ਜਾਂਦੇ ਨੇ ਜਾਂ ਸੱਚ ਨਾਲ ਜੁੜਨਗੇ ਜਾਂ ਸੱਚ ਦਾ ਗਿਆਨ ਹੋ ਫਿਰ ਪਤਾ ਲੱਗੂ ਉਹਨਾਂ ਨੂੰ ਸਤਸੰਗਤ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਨਹੀਂ ਹੈ ਸੁਣੀ ਸੁਣਾਈ ਗੱਲ ਕਹੀ ਜਾਂਦੇ ਨੇ ਸਤਸੰਗਤ ਹੈ ਜਿੱਦਾਂ ਸੱਚ ਨਾਲ ਆਪ ਜੁੜਨਗੇ ਸਤਸੰਗਤ ਆਪ ਹੋ ਜੂ ਉਦੋਂ ਨੂੰ ਪਤਾ ਲੱਗੂ ਸਤਸੰਗਤ ਕੀ ਹੁੰਦੀ ਹੈ ਇਹ ਗੁਰਬਾਣੀ ਨੂੰ ਡੀਪਲੀ ਸਮਝਣਗੇ ਫਿਰ ਪਤਾ ਲੱਗੂ ਜਿੱਦਣ ਗੁਰਬਾਣੀ ਦੇ ਭੇਦ ਬੁਝ ਲੈਣਗੇ ਨਾ ਬੁੱਝ ਲੈਣਗੇ ਵਿੱਚ ਬੁਝਾਰਤ ਨੂੰ ਫਿਰ ਪਤਾ ਲੱਗੂ ਸਤਸੰਗ ਕੀ ਹੈ ਪਹਿਲਾਂ ਨਹੀਂ ਪਤਾ ਲੱਗਣਾ ਪਹਿਲਾਂ ਕਿਵੇਂ ਪਤਾ ਲੱਗ ਜੂ ਪਹਿਲਾਂ ਤਾਂ ਹਰੇਕ ਸਤਸੰਗ ਬਾਹਰ ਜਿਹੜੀਆਂ ਵੀ ਸੰਪਰਦਾਵਾਂ ਨੇ ਹੋਰ ਨੇ ਸਭ ਸੰਗਤ ਦੀ ਗੱਲ ਕਰਦੇ ਨੇ ਇਦੋਂ ਘੱਟ ਕੋਈ ਗੱਲੇ ਨਹੀਂ ਕਰਦਾ ਚਾਹੇ ਜਾ ਕੇ ਉੱਥੇ ਚੁਗਲੀਆਂ ਕਰਨੀਆਂ ਹੋਣ ਪਰ ਕਹਿ ਕੇ ਅਸੀਂ ਜਾਣਾ ਘਰ ਸਾਧ ਸੰਤ ਕਰਕੇ ਨਹੀਂ ਇਹ ਸਾਧ ਨੂੰ ਜਾਣ ਸਤ ਸੰਗਤ ਨੂੰ ਇੱਕ ਐਵੇਂ ਮਜ਼ਾਕ ਬਣਾਇਆ ਹੈ ਸੱਚ ਦਾ ਪਰਮੇਸ਼ਰ ਆਪ ਹੈ ਉਹਦੇ ਨਾਲ ਜੁੜਨ ਨੂੰ ਸਤ ਸੰਗਤ ਕਰਦੇ ਨੇ ਗਿਆਨ ਕਾਸੇ ਦਾ ਨਹੀਂ ਕਰਦਾ ਸਤ ਸੰਗਤ ਸੱਚ ਦੇ ਨਾਲ ਜੁੜ ਜਾਣਾ ਬੈਠ ਜਾਣਾ ਰਲ ਕੇ ਸਤ ਸੰਗਤ ਹੈ ਹੁਕਮ ਵੀ ਪਾਣੇ ਨੂੰ ਗੁਜਰਣਾ ਔਰ ਪਾਣੇ ਦੇ ਵਿੱਚ ਬੈਠ ਜਾਣਾ ਟੇਕੇ ਸਤ ਸੰਗਤ ਹੈ ਇਹ ਤੋਂ ਪਹਿਲਾਂ ਕੋਈ ਸਤ ਸੰਗਤ ਨਹੀਂ ਪਾਣੇ ਦਾ ਪਤਾ ਨਹੀਂ ਹੈ ਪਾਣਾ ਮੰਨਿਆ ਨਹੀਂ ਆਪਣੇ ਆਪ ਮੂਲ ਨਾਲ ਜੁੜਿਆ ਨਹੀਂ ਸਤ ਸੰਗਤ ਨਾ ਹੋਵੇ ਆਪਣੇ ਮੂਲ ਨਾਲ ਜੁੜਨਾ ਹੀ ਸਤ ਸੰਗਤ ਹੈ ਉਹਦੇ ਬਾਅਦ ਇਹ ਨਾਮ ਦਾ ਬਖਾਨ ਹੁੰਦਾ ਸੱਚੇ ਤੇਰੇ ਖੰਡ ਸੱਚੇ ਜਿਹੜੇ ਖੰਡ ਦੇ ਟੁਕੜੇ ਨੇ ਤੇਰੇ ਜਿਹੜੀ ਆਤਮਾ ਟੁਕੜਾ ਹੀ ਹੈ ਦਾਲ ਇਹ ਦੋਹੇ ਟੁਕੜੇ ਸੱਚੇ ਨੇ ਮਰਦਾ ਦੋਹਾਂ ਚੋਂ ਕੋਈ ਵੀ ਨਹੀਂ ਐਵੇਂ ਕਹਿੰਦੇ ਨੇ ਮਨ ਮਰ ਗਿਆ ਕਰਦਾ ਮਰਦਾ ਕੁਝ ਨਹੀਂ ਮਰਨ ਵਾਲੀ ਕੋਈ ਚੀਜ਼ ਸਿਰ ਮਾਇਆ ਦਾ ਉਹ ਛੱਡਿਆ ਉਹਨੇ ਆਪਣੀ ਮਰਜ਼ੀ ਛੱਡੀ ਆ ਹੋਰ ਕੀ ਛੱਡਿਆ ਮਨ ਕੀ ਛੱਡਿਆ ਆਪਣੀ ਮਰਜ਼ੀ ਛੱਡਦੀ ਆਪਣੀ ਮਰਜ਼ੀ ਦੋ ਕਰਦੀ ਹੈ ਦੋ ਤਰ੍ਹਾਂ ਦੇ ਹੁਕਮ ਨੇ ਸੰਸਾਰ 'ਚ ਇੱਕ ਮੇਰੀ ਮਰਜ਼ੀ ਹੈ ਇੱਕ ਸੰਗਤ ਦੀ ਮਰਜ਼ੀ ਹੈ ਜੇ ਤਾਂ ਸੰਗਤ ਦੀ ਮਰਜ਼ੀ ਹੈ ਤਾਂ ਮੇਰੀ ਮਰਜ਼ੀ ਕੁਰਬਾਨ ਕਰਨੀ ਪਊ ਮੈਨੂੰ ਜੇ ਸੰਗਤ ਦੀ ਮਰਜ਼ੀ ਦੇ ਵਿੱਚ ਚੱਲਣਾ ਮੈਂ ਸੰਗਤ ਨਾਲ ਰਲ ਕੇ ਰਹਿਣਾ ਹੈ ਤਾਂ ਆਪਣੀ ਮਰਜ਼ੀ ਦੀ ਕੁਰਬਾਨੀ ਦੇਣੀ ਪਊ ਇਹ ਆਪਣੀ ਮਰਜ਼ੀ ਦੀ ਕੁਰਬਾਨੀ ਦੇਣੀ ਉਹ ਸ਼ਹੀਦ ਦੀ ਹੈ ਹੋਰ ਕੁਝ ਨਹੀਂ ਹੈ ਜਿਹੜੀ ਸ਼ਹੀਦ ਕਹਿੰਦਾ ਹੈ ਨਾ ਆਪਣੀ ਮਰਜ਼ੀ ਦੀ ਕੁਰਬਾਨੀ ਹੀ ਆਪਣੇ ਮਨ ਦੀ ਕੁਰਬਾਨੀ ਹੈ ਹੋਏ ਹਲਾਲ ਲੱਗਾ ਹੱਕ ਜਾਏ ਹੱਕ ਤੇ ਲੱਗ ਗਿਆ ਦੂਏ ਦਾ ਹੱਕ ਮੰਗਦਾ ਹੈ ਮਨ ਆਪਣੀ ਮਰਜ਼ੀ ਨਾਲ ਮੈਨੂੰ ਆਉ ਦੇ ਮੈਨੂੰ ਆਉ ਦੇ ਫਿਰ ਕਹਿੰਦਾ ਵੀ ਜੋ ਤੂੰ ਦੇਵੇਂ ਜੋ ਤੂੰ ਕਰੇ ਜੋ ਤੂੰ ਭਾਵੇ ਸਾਈ ਭਲੀ ਕਰ ਚਲੋ ਇਹ ਕਹਿੰਦਾ ਫਿਰ ਆਪਣੇ ਹੱਕ ਤੇ ਜੋ ਦੇਵੇ ਸੋ ਖਾਣ ਇਹ ਆਪਣੇ ਹੱਥ ਤੇ ਸੰਤੁਸ਼ਟ ਹੈ ਜੋ ਬਣ ਗਿਆ ਉਹਦੇ ਨੂੰ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਸੰਤੁਸ਼ਟ ਹੈ ਖੁਸ਼ ਹੈ ਜੋ ਕਰ ਰਿਹਾ ਹੈ ਇਹ ਪਾਣਾ ਮਿੱਠਾ ਲੱਗ ਰਿਹਾ ਹੈ ਫਿਰ ਆਪਣੀ ਮਰਜ਼ੀ ਕੁਰਬਾਨੀ ਦਿੱਤੀ ਹੋਈ ਹੈ ਜੇ ਪਾਣਾ ਮਿੱਠਾ ਨਹੀਂ ਲੱਗ ਰਿਹਾ ਉਹ ਆਪਣੀ ਮਰਜ਼ੀ ਦੇ ਅਨੁਕੂਲ ਕੁਝ ਕੰਮ ਹੋਇਆ ਨਹੀਂ ਉਹ ਪਿੰਚ ਕਰਦੀ ਹੈ ਗੱਲ ਪਿੰਚ ਵੀ ਮੈਂ ਆ ਚਾਹੁੰਦਾ ਸੀ ਜੇ ਐ ਹੋ ਜਾਂਦਾ ਤਾਂ ਠੀਕ ਸੀ ਅੰਦਰੇ ਉਹ ਜਿਹੜੀ ਅੰਦਰ ਵੀ ਥੋੜੀ ਜੀ ਸੋਚ ਹੈ ਉਹ ਵੀ ਆਪਣੀ ਮਰਜ਼ੀ ਹੈ ਜੋ ਖੜੀ ਹੈ ਅਜਾ ਰੋੜ ਹੈ ਵਿੱਚ ਜੇ ਬਹੁਤਾ ਬੜਾ ਨਹੀਂ ਰੋੜ ਤਾਂ ਛੋਟਾ ਰੋੜ ਤਾਂ ਹੈ ਨਾ ਚੱਕੀ 'ਚ ਜੇ ਬਾਟਕਾ ਰੋੜਾ ਨਹੀਂ ਰਿਹਾ ਬੜਾ ਉਹ ਚੱਕੀ ਥੋੜਾ ਜਿਹਾ ਰੋੜ ਹੈ ਨਾ ਜਦ ਤੇ ਹੈ ਉਹ ਵੀ ਬੋਲਦਾ ਹੈ ਉਸ ਉਹੀ ਬੋਲਦਾ ਦਾ ਰੋਡ ਛੋਟਾ ਜਿਹਾ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਲੋ ਜਿੰਨੇ ਵੀ ਲੋ ਨੇ ਤੇਰੇ ਜਿੱਥੇ ਜਿੱਥੇ ਵੀ ਜੋਤ ਹੈ ਤੇਰੀ ਜਿੱਥੇ ਜਿੱਥੇ ਵੀ ਜੋਤ ਹੈ ਤੇਰੀ ਜਿੰਨੇ ਵੀ ਲੋਕ ਨੇ ਜਿੱਥੇ ਵੀ ਜੋਤ ਹੈ ਉਹ ਸਭ ਸੱਚੇ ਨੇ ਮਰਨ ਵਾਲਾ ਕੁਝ ਨਹੀਂ ਹਮੇਸ਼ਾ ਰਹਿਣ ਵਾਲੇ ਨੇ ਸੱਚੇ ਆਕਾਰ ਸੱਚੇ ਆਕਾਰ ਆਕਾਰ ਦੀ ਗੱਲ ਇਹ ਹੈ ਆਕਾਰ ਅਸਲ 'ਚ ਆਕਾਰ ਆਤਮਾ ਦਾ ਵੀ ਹੈਗਾ ਇਹ ਨਹੀਂ ਆਕਾਰ ਹੈ ਜੀ ਆਕਾਰ ਹੈ ਜੇ ਕਿਸੇ ਦਾ ਆਕਾਰ ਨਹੀਂ ਉਹ ਵਸੂ ਹੈ ਜੀ ਜੇ ਵਜੂਦ ਹੈ ਨਹੀਂ ਤਾਂ ਵਸੂ ਹੈ ਜੀ ਜੇ ਵਜੂਦ ਹੈ ਆਕਾਰ ਵੀ ਹੈ ਮੂਰਤ ਤਾਂ ਹੈ ਮੂਰਤ ਆਕਾਰ ਹੈ ਹੁੰਦਾ ਪਰ ਅਕਾਲ ਮੂਰਤ ਜੇ ਅਕਾਲ ਮੂਰਤ ਨਾ ਕਹਿੰਦੇ ਫਿਰ ਤਾਂ ਉਹਦਾ ਵਜੂਦ ਹੈ ਜੀ ਜੇ ਕੋਈ ਚੀਜ਼ ਹੈ ਉਹਦਾ ਆਕਾਰ ਹੈ ਪਰ ਕਿਹਾ ਜਾ ਆਕਾਰ ਹੈ ਹੈ ਜਾ ਆਕਾਰ ਨਹੀਂ ਹੈ ਜੇ ਅੱਖਾਂ ਨੂੰ ਦੇਖਣ ਵਾਲੇ ਆਕਾਰ ਨੇ ਜੇ ਇਹ ਅੱਖਾਂ ਨੂੰ ਦੇਖਣ ਵਾਲੇ ਆਕਾਰ ਨੇ ਐਸਾ ਆਕਾਰ ਨਹੀਂ ਹੈ ਜਿਹੜਾ ਉਹ ਆਕਾਰ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤਾਂ ਕਰੀਏ ਜੇ ਕੋਈ ਬਾਹਰ ਹੈ ਜਾਂ ਹੋਵੇ ਨਹੀਂ ਤਾਂ ਜਿਹੜਾ ਦੇਖੂ ਦੇਖਦੇ ਹੀ ਪ੍ਰਵਾਨ ਪਰ ਦੇਖ ਕੇ ਪ੍ਰਵਾਨ ਕਰੂਗਾ ਉਹ ਮੰਨੂਗਾ ਦੇਖਣ ਤੋਂ ਪਹਿਲਾਂ ਉਹਨੇ ਮੰਨਣਾ ਨਹੀਂ ਕਿਸੇ ਨਿਰਾਕਾਰ ਦਾ ਵੀ ਮਤਲਬ ਹੈ ਆਕਾਰ ਤਾਂ ਹੈ ਪਰ ਇਹ ਜਾਨੀ ਹੈ ਜੋ ਸੰਸਾਰ ਦੇ ਆਕਾਰ ਨੇ ਰੰਗ ਤਾਂ ਹੈ ਪਰ ਇਹ ਜਿਹਾ ਰੰਗ ਨਹੀਂ ਹੈ ਜੋ ਸੰਸਾਰ ਦੇ ਨੇ ਰਸਤਾ ਹੈ ਪਰ ਇਹ ਜਿਹਾ ਰਸ ਨਹੀਂ ਹੈ ਜੋ ਸੰਸਾਰ ਦੇ ਨੇ ਹਰ ਆਪੇ ਹੀ ਕਰਾਂਦਾ ਹੈ ਆਪੇ ਉਹ ਰੰਗੀ ਉਹ ਰੰਗ ਕੀ ਹੈ ਉਹ ਗਿਆਨ ਦਾ ਰੰਗ ਹੈ ਗਿਆਨ ਦਾ ਵੀ ਰੰਗ ਹੁੰਦਾ ਦੂਰ ਨੂੰ ਰੰਗ ਜਾਲ ਦਿੰਦਾ ਹਰ ਮਤ ਦਾ ਆਪਣਾ ਆਪਣਾ ਰੰਗ ਹੈ ਹਰ ਆਪੇ ਹੀ ਕਰੰਗ ਇੱਕ ਰੰਗ ਦਾ ਬਣਦਾ ਜਾਂਦਾ ਇੱਕ ਰੰਗ ਬਣਦਾ ਜਾ ਕੇ ਸੱਚ ਤੇ ਸੱਚ ਦਾ ਰੰਗ ਇੱਕ ਹੈ ਪ੍ਰੇਮ ਦਾ ਰੰਗ ਇੱਕ ਹੈ ਪ੍ਰੇਮ ਦਾ ਰੰਗ ਨਹੀਂ ਜੋ ਸੱਚ ਦਾ ਰੰਗ ਹੈ ਮੋਹ ਦਾ ਰੰਗ ਇੱਕ ਨਹੀਂ ਹੈ ਮੋਹ ਦਾ ਰੰਗ ਭਿੰਡ ਭਿੰਡ ਪ੍ਰੇਮ ਦਾ ਰੰਗ ਇੱਕ ਹੈ ਉਹ ਵੱਖਰਾ ਵੱਖਰਾ ਹੁੰਦਾ ਅਗਿਆਨਤਾ ਦੇ ਰੰਗ ਵੱਖਰੇ ਵੱਖਰੇ ਨੇ ਵਰਗੀਆਂ ਮੱਤਾਂ ਦੇ ਰੰਗ ਵੱਖਰੇ ਵੱਖਰੇ ਨੇ ਗੁਰਮਤ ਰੰਗ ਇੱਕ ਹੈ ਆ ਕੇ ਸਾਰੇ ਸੰਤ ਹੋ ਜਾਂਦੇ ਨੇ ਸਾਰੇ ਭਗਤ ਸਹਿਮਤ ਨੇ ਗੱਲ ਤੇ ਪਿੱਛੇ ਬੋਲੀ ਜਾਏ ਹੋਰ ਸੀ ਪਿਛਲੇ ਭਗਤ ਵੀ ਸਹਿਮਤ ਨੇ ਇਸ ਗੱਲ ਤੇ ਪਰ ਹੋਰ ਕੋਈ ਮਤ ਨਹੀਂ ਇੱਥੇ ਜਿਹੜੀ ਦੋ ਆਦਮੀ ਸਹਿਮਤ ਹੋ ਗਏ ਹੁਣ ਉਹੀ ਮਤ ਦੁਬਾਰਾ ਪ੍ਰਗਟ ਕੀਤੀ ਹੋਵੇ ਉਹੀ ਮਤ ਦੁਬਾਰਾ ਪ੍ਰਗਟ ਨਹੀਂ ਹੁੰਦੀ ਝੂਠੀ ਮਤ ਕਦੇ ਵੀ ਝੂਠੀ ਮਤ ਕਿ ਖਤਮ ਹੁੰਦੀ ਹੈ ਦੂਜੀ ਹੁੰਦੀ ਹੈ ਤੀਜੀ ਹੁੰਦੀ ਹੈ ਉਹ ਡਿਵੈਲਪ ਹੋ ਹੋ ਕੇ ਝੂਠੀਆਂ ਮਤਾਂ ਸੱਚ ਦੇ ਨੇੜੇ ਨੂੰ ਜਾ ਰਹੀਆਂ ਨੇ ਤਰੱਕੀ ਕਰਕੇ ਸੱਚ ਦੇ ਨੇੜੇ ਨੂੰ ਜਾ ਰਹੀਆਂ ਨੇ ਮਤਾਂ ਜਿੰਨਾ ਆਦਮੀ ਇੰਟੈਲੀਜੈਂਟ ਹੁੰਦਾ ਰਹਿੰਦਾ ਉਹਨਾਂ ਜਿਹੜਾ ਉਲਝਾਇਆ ਹੋਇਆ ਘਾਟਾ ਖਲਾਲਿਆਂ ਦਾ ਉਹਨਾਂ ਦਾ ਜੂਆ ਤੋੜਦਾ ਰਹਿੰਦਾ ਜਿਹੜਾ ਆਦਮੀ ਇੰਟੈਲੀਜੈਂਟ ਹੁੰਦਾ ਜਿਹੜਾ ਭੱਬੜ ਭੂਸਾ ਹੈ ਪਹਿਲਾਂ ਪਾਇਆ ਹੋਇਆ ਥੋੜੇ ਦਿਮਾਗ ਵਾਲਿਆਂ ਦੀ ਮੱਤਾਂ ਬਣਾਈ ਹੋਈ ਉਹਨੂੰ ਰੱਦ ਕਰ ਦਿੰਦਾ ਆਦਮੀ ਇੰਟੈਲੀਜੈਂਟ ਹੁੰਦਾ ਹੈ ਰੱਦ ਕਰਦਾ ਰਹਿੰਦਾ ਬਾਈਬਲ ਰੱਦ ਹੋ ਗਈ ਆਦਮੀ ਇੰਟੈਲੀਜੈਂਟ ਹੋ ਗਿਆ ਨਾ ਪਿੱਛੇ ਉਹ ਬੰਦੇ ਐਡੇ ਇੰਟੈਲੀਜੈਂਟ ਨਹੀਂ ਸੀ ਸਮਝਦਾਰ ਨਹੀਂ ਸੀ ਵੱਤ ਬਣਾਉਣ ਵਾਲਾ ਬੰਦਾ ਉਹਨਾਂ ਨੂੰ ਸਮਝਦਾਰ ਸੀ ਪਿੱਛੇ ਲਾ ਲੇ ਜਿਵੇਂ ਮੁਹੰਮਦ ਸਾਹਿਬ ਨੇ ਜੋ ਕਹੀ ਅੱਜ ਪ੍ਰਮਾਣ ਕਿਉਂ ਨਹੀਂ ਅੱਜ ਆਦਮੀ ਜਨਰਲ ਆਦਮੀ ਇੰਟੈਲੀਜੈਂਟ ਹੈ ਉਦੋਂ ਨਹੀਂ ਸੀ ਉਹ ਮੱਤਾਂ ਡਿਵੈਲਪ ਹੋ ਰਹੀਆਂ ਨੇ ਸੱਚ ਵੱਲ ਨੂੰ ਜਾ ਰਹੀਆਂ ਨੇ ਇਹ ਆਖਰ ਤੇ ਖੜੀ ਹੈ ਚੋਟੀ ਇਹ ਤਾਂ ਡਿਵੈਲਪਮੈਂਟ ਹੈ ਜੀ ਡਿਵੈਲਪਮੈਂਟ ਕੀ ਹੈ ਕਿ ਇਹ ਤੂੰ ਜਿਹੜਾ ਮਸਲਾ ਪ੍ਰੋਬਲਮ ਹੈ ਪ੍ਰੋਬਲਮ ਕੀ ਹੈ ਕਿ ਇਹ ਬਾਇਜ ਫਸ ਗਿਆ ਇਹ ਤਾਂ ਛੁਟਕਾਰਾ ਕੀ ਹੈ ਦੁਨੀਆ ਦੇ ਸਾਰੇ ਦੁੱਖਾਂ ਦਾ ਇਲਾਜ ਕੀ ਹੈ ਬਸ ਇਹ ਆਦਮੀ ਕਰ ਰਿਹਾ ਜਿਹੜਾ ਪਰਮ ਸੁਖ ਹੈ ਆ ਸਦਾ ਸੁਖ ਹੈ ਉਹ ਇਹਨੂੰ ਕਿਵੇਂ ਪ੍ਰਾਪਤ ਹੋਊ ਇਹੀ ਪ੍ਰੋਬਲਮ ਦੁਨੀਆ ਦੀ ਹੈ ਇਹ ਮਨੁੱਖਾਂ ਦੀ ਵੀ ਇਹੀ ਪ੍ਰੋਬਲਮ ਅਸਲ 'ਚ ਇਹ ਸਾਰੀ ਦੁਨੀਆ ਦੀ ਪ੍ਰੋਬਲਮ ਹੈ ਇਹ ਚਾਹੇ ਕੋਈ ਧਾਰਮਿਕ ਬੰਦਾ ਹੈ ਚਾਹੇ ਕੋਈ ਧਾਰਮਿਕ ਨਹੀਂ ਹੈ ਇਹ ਦੋਹਾਂ ਦੀ ਪ੍ਰੋਬਲਮ ਹੈ ਇਹ ਪ੍ਰੋਬਲਮ ਦੋਹਾਂ ਦੀ ਹੈ ਕਿ ਸਦਾ ਸੁਖ ਦੀ ਪ੍ਰਾਪਤੀ ਕਿਵੇਂ ਹੋਵੇ ਉਹਦੇ ਵਾਸਤੇ ਮਨਮੁਖ ਨੇ ਜਿਹੜੇ ਆਪਣੇ ਸੰਸਾਰੀ ਆਦਮੀ ਨੇ ਉਹ ਹੋਰ ਅਪਰਾਲੇ ਕਰ ਰਹੇ ਨੇ ਅਸੀਂ ਸੁਭਦਾ ਵਾਸਤੇ ਸੜਕਾਂ ਬਣਾ ਰਹੇ ਹਾਂ ਬਿਜਲੀ ਜ਼ਿਆਦਾ ਪੈਦਾ ਕਰ ਰਹੇ ਹਾਂ ਹੋਰ ਅਸੀਂ ਤੁਰਨ ਫਿਰ ਦੀ ਜਗ੍ਹਾ ਬਾਹਣ ਬਣਾਏ ਨੇ ਮਸ਼ੀਨਰੀ ਬਣਾਈ ਹੈ ਇਹ ਸਦਾ ਸੁਖ ਵਾਸਤੇ ਅਸੀਂ ਬਣਾਇਆ ਸੀ ਤਾਂ ਸੁਖ ਵਾਸਤੇ ਇਹ ਸਭ ਕੁਝ ਕੀਤਾ ਪਰ ਉਹ ਗੱਲ ਅਲੱਗ ਆ ਵੀ ਉਹਦੇ ਚ ਦੁੱਖ ਜ਼ਿਆਦਾ ਪੈਦਾ ਹੋ ਗਿਆ ਉਹ ਸਾਡੀ ਆਪਣੀ ਸੋਚ ਤੋਂ ਪੈਦਾ ਹੋਈ ਸੀ ਨਾ ਆਦਮੀ ਦੀ ਆਪਣੀ ਬੁੱਧੀ ਦੀ ਉਪਜ ਹੈ ਜਿਨ੍ਹਾਂ ਆਦਮੀ ਚਾਹੁੰਦਾ ਹੈ ਵੀ ਮੈਂ ਆਪਣੀ ਅਕਲ ਨਾਲ ਸੁਖੀ ਹੋ ਜਾਊਗਾ ਉਹਨਾਂ ਦੁਖੀ ਹੁੰਦਾ ਚਲੇ ਜਾਂਦਾ ਜਤਨ ਜਿਹੜੇ ਕਰਦਾ ਆਦਮੀ ਸੁਖੀ ਦੇ ਸੁਖ ਦੇ ਉਹ ਜੋ ਦੁੱਖ ਨਿਕਲਦਾ ਇਹਨੂੰ ਵਿਚਾਰਕ ਆਦਮੀ ਸਿਆਣੇ ਆਦਮੀ ਸਾਰੇ ਹੁਣ ਦੇ ਵੀ ਕਿਸੇ ਵੇਲੇ ਤਾਂ ਨਹੀਂ ਸੀ ਬੰਦੇ ਪਰ ਜਦ ਆਦਮੀ ਤਜਰਬੇ 'ਚ ਵਕੇ ਦੇਖ ਲੈਂਦਾ ਵੀ ਹਾਂ ਦੁੱਖ ਹੈ ਆਦਮੀ ਜਿਹੜੇ ਸੁਭਦਾ ਜਿਨ੍ਹਾਂ ਕੋ ਸਾਰੀਆਂ ਨੇ ਜਦੋਂ ਉਹਨਾਂ ਦਾ ਪੀਸ ਆਫ ਮਾਈਂਡ ਖਤਮ ਹੋ ਗਿਆ ਪਰੇਸ਼ਾਨ ਜ਼ਿਆਦਾ ਹੋ ਗਏ ਫਿਰ ਉਹਨਾਂ ਨੇ ਦੇਖਿਆ ਵੀ ਇਹ ਰਾਹ ਸੀ ਗਲਤ ਰਾਹ ਫਿਰ ਉਹ ਮੰਨਿਆ ਸਿਆਣਿਆਂ ਨੇ ਵੀ ਆਦਮੀ ਦੀ ਸਭ ਤੋਂ ਵੱਡੀ ਔਰ ਪਹਿਲੀ ਗਲਤੀ ਇਹ ਹੈ ਜਦੋਂ ਉਹਨੇ ਮੰਨ ਲਿਆ ਵੀ ਪ੍ਰੋਸਪੈਰਿਟੀ ਦੇ ਵਿੱਚ ਪਰਮ ਆਨੰਦ ਹੈ ਪੀਸ ਆਫ ਵਰਲਡ ਹੈ ਇਹ ਆਦਮੀ ਦੀ ਸੋਚ ਗਲਤੀ ਸੀ ਉਸ ਗਲਤੀ ਦਾ ਨਤੀਜਾ ਸੀ ਭੁਗਤ ਰਹੇ ਅੱਜ ਇਹ ਰਾਹ ਸ਼ਾਂਤੀ ਦਾ ਰਾਹ ਨਹੀਂ ਹੈ ਅਮਨ ਸ਼ਾਂਤੀ ਦਾ ਰਾਹ ਨਹੀਂ ਹੈ ਅਮਨ ਸ਼ਾਂਤੀ ਦਾ ਰਾਹ ਕੀ ਹੈ ਪ੍ਰੇਮ ਦਾ ਰਾਹ ਹੈ ਉਹ ਪ੍ਰੇਮ ਦਾ ਰਾਹ ਹੈ ਇਹ ਰਾਹ ਤਾਂ ਲੜਾਈ ਝਗੜੇ ਪੈਦਾ ਸਾਰੀ ਵੜ ਚ ਅੱਗ ਲੱਗੀ ਪਈ ਹੈ ਕਾਹਦੇ ਲੱਗੀ ਹੈ ਆਦਮੀ ਦੀ ਸੋਚਣ ਲੱਗੀ ਹੈ ਨਾ ਇਹ ਰਾਹ ਪ੍ਰੇਮ ਦਾ ਨਹੀਂ ਹੈ ਇਹ ਰਾਹ ਇੱਕ ਦੂਜੇ ਤੇ ਕਾਬੂ ਪਾਉਣ ਦਾ ਇੱਕ ਦੂਜੇ ਉੱਤੇ ਰਾਜ ਕਰਨ ਦਾ ਇਹ ਰਾਹ ਦੇ ਵਿੱਚ ਅਮਨ ਨਹੀਂ ਹੋ ਸਕਦਾ ਸੰਸਾਰ ਜਮਨ ਨਹੀਂ ਹੋ ਸਕਦਾ ਸੰਸਾਰ ਬਰਬਾਦ ਹੋ ਸਕਦਾ ਤਬਾਹ ਹੋ ਸਕਦਾ ਸਾਰਿਆਂ ਨੂੰ ਚਿੰਤਾ ਹੈ ਉਸ ਤਬਾਹੀ ਦੀ ਇਹ ਰਸਤਾ ਹੀ ਗਲਤ ਸੀ ਵਿਗਿਆਨ ਦਾ ਰਸਤਾ ਸੀ ਇਹ ਵਿਗਿਆਨ ਦੇ ਰਸਤੇ 'ਚੋਂ ਹੀ ਮਿਲਣਾ ਸੀ ਇਹ ਰਸਤਾ ਬ੍ਰਹਮ ਗਿਆਨ ਦਾ ਆਤਮ ਗਿਆਨ ਦਾ ਇਹ ਰਸਤਾ ਦੱਸਿਆ ਕਿ ਨਾ ਇਹਨਾਂ ਸੰਸਾਰ ਪੈਦਾ ਕੀਤਾ ਇਹ ਰਸਤਾ ਆਦਮੀ ਨੇ ਨਹੀਂ ਦੱਸਿਆ ਆਦਮੀ ਨੂੰ ਦੱਸਿਆ ਸੀ ਤੂੰ ਆਇਆ ਚੱਲ ਤੂੰ ਐ ਰਾਹ ਚੱਲ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਹੁਣ ਇੱਥੇ ਤਾਂ ਬ੍ਰਿਸ਼ਟਾਂ ਦੀ ਸ਼ਰਨ ਲੈਂਦੇ ਅਸੀਂ ਜਾ ਕੇ ਸੁਖ ਵਾਸਤੇ ਕੋਈ ਕਿਸੇ ਦੀ ਸ਼ਰਨ ਲੈਂਦਾ ਕੋਈ ਕਿਸੇ ਦੀ ਲੈਂਦਾ ਕੋਈ ਕਿਸੇ ਦੀ ਲੈਂਦਾ ਕੋਈ ਕਿਸੇ ਇਹ ਰਸਤਾ ਗੁਰਮਤਾ ਨਹੀਂ ਰਿਜ਼ਲਟ ਸਾਹਮਣੇ ਰਿਜ਼ਲਟ ਵੀ ਸਾਹਮਣੇ ਦੋਵਾਂ ਵਿੱਚੋਂ ਕਿਹੜੇ ਰਸਤੇ ਜਾਣਾ ਹੈ ਅੱਜ ਮਹਿਸੂਸ ਕੀਤਾ ਜਾਂਦਾ ਵੀ ਧਰਮ ਜਿਹੜਾ ਹੈਗਾ ਕੋਈ ਐਸਾ ਧਰਮ ਹੈ ਸੰਸਾਰ 'ਚ ਜਿਹਦੇ ਪ੍ਰਚਾਰ ਨਾਲ ਜਿਹਦੇ ਮੰਨਣ ਨਾਲ ਸ਼ਾਂਤੀ ਹੋ ਸਕਦੀ ਹੈ ਸਾਰੇ ਸੁਖੀ ਹੋ ਸਕਦੇ ਨੇ ਉਹਦੀ ਢੂੰਡ ਵੀ ਕਰ ਲਈ ਤਕਰੀਬਨ ਕਰ ਲਈ ਵੀ ਗੁਰਮਤਿ ਹੀ ਹੈ ਇਹ ਵੀ ਕਰ ਲਈ ਪਰ ਇਹਨੂੰ ਅਰਥਾਵੇ ਕੌਣ ਇਹਦੀ ਸਮਝ ਨਹੀਂ ਇਹਦੇ ਆਪਣੇ ਆਪਣੇ ਅਰਥ ਕੱਢਦੇ ਨੇ ਅਰਥ ਆਪਣੇ ਆਪਣੇ ਘੜਦੇ ਨੇ ਜਦੋਂ ਅਰਥ ਸਮਝ ਆ ਗਏ ਸ਼ਾਇਦ ਇਸ ਰਾਹ ਤੁਰ ਪੈਣ ਜਿਸ ਜਿਸ ਰੋਜ਼ ਜਿਸ ਦਿਨ ਇਸ ਰਾਹ ਤੁਰ ਪਏ ਵੱਡੇ ਆਦਮੀ ਜਿਹੜੇ ਆਗੂ ਜਿਨ੍ਹਾਂ ਦੇ ਹੱਥ 'ਚ ਵੜਨ ਦਾ ਹੈਂਡਲ ਹੈ ਸਟੇਰਿੰਗ ਹੈ ਉਦੋਂ ਗੁਰਮਤ ਉੱਪਰ ਆ ਜੂਗੀ ਆਪੇ ਹੀ ਦਸਮ ਪਾਸ਼ਾ ਕਹਿੰਦੇ ਨੇ ਆਪ ਲੜੂ ਨਾ ਫੌਜ ਲੜਾਉ ਮੈਂ ਗੁਰਮਤ ਨੂੰ ਉੱਤੇ ਲਾਉਣ ਵਾਸਤੇ ਨਾ ਲੜਨਾ ਨਾ ਮੈਨੂੰ ਫੌਜ ਦੀ ਲੋੜ ਹੈ ਲੜਾਉਣ ਦੀ ਇਹ ਲੜ ਕੇ ਨਹੀਂ ਉੱਤੇ ਆਉਂਦਾ ਹੁੰਦਾ ਇਹ ਤਾਂ ਲੜਾਈ ਹਟਾਉਣ ਵਾਲੀ ਚੀਜ਼ ਹੈ ਅਸੀਂ ਲੜਾਈ ਦਾ ਖਾਲਸਤਾਨ ਲਿਆਉਂਦੇ ਆ ਲੜਾਈ ਨਾਲ ਨਹੀਂ ਹੁੰਦਾ ਕੁਝ ਲੜਾਈ ਹਟਾ ਕੇ ਹੁੰਦਾ ਇਹ ਮਤ ਲੜਾਈ ਹਟਾ ਕੇ ਉੱਤੇ ਆਊਗੀ ਲੜਾਈ ਨਾਲ ਨਹੀਂ ਹੁੰਦੀ ਹਥਿਆਰਾਂ ਦੀ ਲੋੜ ਨਹੀਂ ਹੈ ਇਹਦੇ 'ਚ ਬਿਲਕੁਲ ਵੀ ਹਥਿਆਰਾਂ ਦੀ ਲੋੜ ਉਦੋਂ ਆ ਜਾਏ ਤੇ ਕੋਈ ਹਮਲਾ ਕਰੇ ਜਦ ਇਹਨੂੰ ਕੋਈ ਖਤਮ ਕਰੇ ਨਾ ਫਿਰ ਇਹਨੂੰ ਡਿਫੈਂਸ ਵਾਸਤੇ ਤਾਂ ਹਜ਼ਾਰਾਂ ਦੀ ਲੋੜ ਹੈ ਇਸ ਮਤਲਬ ਫੈਲਾਉਣ ਵਾਸਤੇ ਹਜ਼ਾਰਾਂ ਦੀ ਕੋਈ ਲੋੜ ਨਹੀਂ ਜਿਹੜੇ ਇਹ ਸਮਝਦੇ ਨੇ ਉਹ ਅਸਲ 'ਚ ਇਸ ਮਤ ਤੋਂ ਵਿਰੋਧੀ ਨੇ ਉਧਰੋਂ ਉਹ ਆਪਣਾ ਰਾਜ ਚਾਹੁੰਦੇ ਨੇ ਇਹਦੀ ਆੜ 'ਚ ਆਪਣੀ ਮਰਜ਼ੀ ਦਾ ਰਾਜ ਇਹਦੀ ਆੜ 'ਚ ਚਾਹੁੰਦੇ ਨੇ ਉਹ ਇਹਨਾਂ ਲੋਕ ਬੁੱਧੂ ਨਹੀਂ ਹਨ ਸਾਰੇ ਜਾਣਦੇ ਨੇ ਉਹਨਾਂ ਨੂੰ ਬਹੁਤ ਸਾਰੇ ਲੋਕ ਪਿੱਛੇ ਵੀ ਇਹੀ ਹੱਲਾ ਬੋਲਾ ਸੀ ਪਿੱਛੇ ਬੋਲੇ ਨਹੀਂ ਸੀ ਹੁਣ ਬੋਲਣ ਲੱਗ ਜਾਣਗੇ ਪੁੱਛਦਾ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਵੀ ਨਹੀਂ ਉਹਨਾਂ ਨੂੰ ਕੋਈ ਮਗਰ ਵੀ ਨਹੀਂ ਉਹਨਾਂ ਦੇ ਕੋਈ ਪਰ ਕਹਿੰਦਾ ਵੀ ਉਹਨਾਂ ਨੂੰ ਕੋਈ ਹੈ ਨਹੀਂ ਕੁਝ ਚੁੱਪ ਰਹਿ ਕੀਤੇ ਹੋਏ ਕਾਸ ਕੋਈ ਨਹੀਂ ਕਰਦਾ ਉਹਨੂੰ ਅਮਨ ਪਸੰਦ ਜਿਹੜਾ ਹੈ ਆਦਮੀ ਉਹੀ ਚੰਗਾ ਹੁੰਦਾ ਸੰਸਾਰ ਵਾਸਤੇ ਜਿਹੜਾ ਅਮਨ ਪਸੰਦ ਨਹੀਂ ਹੈ ਜਦੋਂ ਦਾ ਇਸਲਾਮ ਪੈਦਾ ਹੋਇਆ ਹਮਲਾਵਰ ਹੈ ਜਦੋਂ ਦਾ ਇਸ ਕਰਕੇ ਰਿਜੈਕਟ ਹੋ ਗਿਆ ਰਿਜੈਕਟ ਕਿਉਂ ਹੋ ਗਿਆ ਹਮਲਾਵਰ ਹੈ ਜਾ ਕੇ ਦੂਏ ਦੇਸ਼ ਨੂੰ ਲੁੱਟ ਲੈਣਾ ਜ਼ਬਰਦਸਤੀ ਇਸਲਾਮ ਚਲਾਉਣਾ ਰਿਜੈਕਟ ਹੋ ਗਿਆ ਇਹ ਤਰੀਕਾ ਨਹੀਂ ਹੈ ਇਹ ਤਾਂ ਮਨ ਥੋੜੀ ਮੰਨ ਲੂਗਾ ਕਿਸੇ ਦਾ ਕਿਸੇ ਦੇ ਮਨ ਨੂੰ ਤੁਸੀਂ ਜ਼ਬਰਦਸਤੀ ਨਹੀਂ ਬਣਾ ਸਕਦੇ ਤੁਹਾਨੂੰ ਉਹ ਤਾਂ ਪਰਮੇਸ਼ਰ ਨਹੀਂ ਬਣਾ ਸਕਦਾ ਜ਼ਬਰਦਸਤੀ ਧਰਮ ਨੂੰ ਕਿਸੇ ਨੂੰ ਵੀ ਤੁਸੀਂ ਉਹਨੂੰ ਮਾਰ ਸਕਦੇ ਹੋ ਖਤਮ ਕਰ ਸਕਦੇ ਹੋ ਜ਼ਬਰਦਸਤੀ ਕਿਸੇ ਧਰਮ ਨੂੰ ਫਲਾਇਆ ਨਹੀਂ ਜਾ ਸਕਦਾ ਜ਼ਬਰਦਸਤੀ ਕਰਦੇ ਰਹੇ ਨੇ ਧਰਮ ਕਰਦੇ ਰਹੇ ਨੇ ਉਹ ਧਰਮ ਕਰਦੇ ਨੇ ਜਿਹੜੇ ਖੋਟੇ ਹੁੰਦੇ ਨੇ ਆਪਣੀ ਖੋਦ ਬਚਾਉਣ ਵਾਸਤੇ ਵੀ ਧਰਮ ਕਰਦੇ ਨੇ ਜ਼ੁਲਮ ਖੋਟੇ ਖੋਟੇ ਆਦਮੀਆਂ ਦੇ ਹੱਥ ਜੁੜਦੇ ਨੇ ਖੋਟੇ ਆਦਮੀਆਂ ਕੋ ਪਾਵਰ ਹੁੰਦੀ ਹੈ ਉਹ ਆਪਣਾ ਖੋਟ ਆਪਣਾ ਜਿਹੜਾ ਉਹਨਾਂ ਦਾ ਹੈ ਨਾ ਰਾਜ ਇੱਕ ਕਿਸਮ ਦਾ ਆਪਣੀ ਚੌਧਰ ਨੂੰ ਬਚਾਉਣ ਵਾਸਤੇ ਕਰਦੇ ਅੰਨੇ ਹੋ ਕੇ ਜ਼ੁਲਮ ਕਰਨ ਲੱਗ ਜਾਂਦੇ ਹਿੰਦੂ ਵੀ ਅੰਨਾ ਤਾਂ ਹੀ ਗਿਆ ਸੀ ਅੰਨਾ ਹੋ ਕੇ ਜ਼ੁਲਮ ਕੀਤਾ ਹਿੰਦੂ ਨੇ ਜਿਹੜੇ ਅਸੀਂ ਨੀਚ ਬਣਾਤੇ ਐਲਾਨ ਕਰਤਾ ਵੀ ਸ਼ੂਦਰ ਨੇ ਜੇ ਨਾਮ ਸੁਣਨ ਤਾਂ ਇਹਨਾਂ ਦੇ ਸਿੱਕਾ ਢਾਲ ਕੇ ਕਰਨਾ ਚ ਪਾ ਦਿਓ ਇਹ ਗੱਲ ਜ਼ੁਲਮ ਹੈ ਧਰਮ ਦਾ ਕੰਮ ਹੈ ਸਾਰਿਆਂ ਨੂੰ ਧਰਮ ਨਾਲ ਜੋੜ ਲਓ ਸੱਚ ਨਾਲ ਜੋੜ ਲਓ ਆਪਣੇ ਮੂਲ ਨਾਲ ਜੋੜ ਲਓ ਜੇ ਅਸੀਂ ਕਹਿ ਨਹੀਂ ਵੀ ਅਸੀਂ ਇੱਕ ਖਾਸ ਤਬਕੇ ਨੂੰ ਧਰਮ ਦੀ ਗੱਲ ਸੁਣਨੀ ਨਹੀਂ ਦੇਣੀ ਇਹ ਤਾਂ ਪਾਪ ਹੋਇਆ ਧਰਮ ਤਾਂ ਹੋਇਆ ਨਾ ਫਿਰ ਤੇ ਬਿਲਕੁਲ ਧਰਮ ਤੋਂ ਖਾਮੀ ਕੇ ਜ਼ੁਲਮ ਕਰ ਰਹੇ ਹੋ ਤੁਸੀਂ ਧਰਮ ਦੀ ਮੂਲ ਭਾਵਨਾ ਤੋਂ ਖਿਲਾਫ ਕੰਮ ਕਰ ਰਹੇ ਹੋ ਇਸ ਕਰਕੇ ਇਹ ਜ਼ਰੂਰ ਨਾ ਕਹਤਾ ਕਰਦਾ ਮੁਸਲਮਾਨ ਵੀ ਸੀ ਜ਼ੁਲਮ ਪਰ ਉਹ ਐ ਕਹਿੰਦਾ ਸੀ ਵੀ ਜਿਹੜੇ ਉਹਨਾਂ ਦੇ ਘਰੋ ਜਿਹੜੇ ਇਸਲਾਮ ਨੂੰ ਨਹੀਂ ਮੰਨਦੇ ਉਹ ਜੇ ਕਮੀ ਸੀ ਕਮੀ ਉਹ ਉਦਾਂ ਵੀ ਸੀ ਸੱਚ ਕੀ ਉਹਨੂੰ ਗਿਆਨ ਨਹੀਂ ਸਿੱਧੂ ਨੇ ਬਿਲਕੁਲ ਮੂਰਤੀ ਪੂਜਾ ਜੜ ਪੂਜਾ ਮੰਨ ਲਈ ਸਿੱਧੂ ਨੇ ਨਿਰਾਕਾਰ ਛੱਡੇ ਦਿੱਤਾ ਆਤਮਾ ਛੱਡੇ ਦਿੱਤੀ ਆਤਮਾ ਨੂੰ ਛੱਡ ਕੇ ਆਦਮੀ ਨਾ ਹੋ ਜਾਂਦਾ ਆਤਮਾ ਨੂੰ ਜੇ ਛੱਡ ਦਿੰਦੇ ਅਸੀਂ ਤਿਆਗ ਦਿੰਦੇ ਹਾਂ ਵਿਸਾਰ ਦਿੰਦੇ ਹਾਂ ਨਿਰਾਕਾਰ ਨੂੰ ਮਾਇਆ ਨਾਲ ਜੁੜ ਜਾਂਦੇ ਹਾਂ ਮਾਇਆ ਤਾਰੀ ਅਤਨਾ ਬੋਲੋ ਫਿਰ ਉਹਨਾਂ ਸੁਣਦਾ ਗੱਲ ਗੁਰਬਾਣੀ ਦੀ ਨਾ ਉਹ ਪੜਦਾ ਬਸ ਫਿਰ ਕੁਝ ਨਹੀਂ ਕਰਦਾ ਹਾਂਜੀ ਸੱਚੇ ਤੇਰੇ ਕਰਨੇ ਸਰਬ ਵਿਚਾਰ ਹੈ ਸੱਚੇ ਜਿਹੜੇ ਤੇ ਸਰਬ ਵਿਚਾਰ ਕਰਦੇ ਨੇ ਤੇਰੀ ਜਿੰਨੇ ਵੀ ਤੇਰੀ ਵਿਚਾਰ ਕਰਦੇ ਨੇ ਉਹ ਸਾਰੇ ਸੱਚੇ ਨੇ ਸਚਿਆਰੇ ਨੇ ਉਹ ਜਿਹੜੇ ਤੇਰੀ ਵਿਚਾਰ ਕਰਦੇ ਨੇ ਉਹ ਸਚਿਆਰੇ ਨੇ ਕਰਨੇ ਸਰਬ ਵਿਚਾਰ ਵਿਚਾਰ ਵਿਚਾਰ ਜਿਹੜੇ ਕਰਦੇ ਨੇ ਹਰ ਅੰਤਰਾਤਮਾ ਵਿਚਾਰ ਕਰਦੀ ਹੈ ਉਹਦਾ ਅੰਤਰਾਤਮਾ ਸੱਚ ਨਾਲ ਜੁੜੀ ਹੋਈ ਹੈ ਹਰ ਕਿਸੇ ਦੀ ਹੀ ਉਹ ਵਿਚਾਰ ਰਹਿਣ ਵਾਲੇ ਨੇ ਮਨੇ ਕਰਦਾ ਗੜਬੜ ਉਹ ਵੀ ਬਰੁਖੀ ਜਾਂ ਮੈਂ ਜਾ ਕੇ ਕਰਦਾ ਜ਼ਿਆਦਾ ਪਹਿਲਾਂ ਨਹੀਂ ਕਰਦਾ ਮਨੁੱਖ ਤਾਂ ਬਰਾਬਰ ਹੋ ਗਿਆ ਨਾ ਇਹ ਤਾਂ ਖਸਮ ਦੀ ਬਰਾਬਰੀ ਕਰ ਲਈ ਇਹਨੇ ਤਾਂ ਖਸਮ ਕਰੇ ਬਰਾਬਰੀ ਇਹਨੇ ਤਾਂ ਆ ਕੇ ਪੂਰਾ ਧਰਮ ਬਣਾ ਲਿਆ ਇਹ ਤਾਂ ਗੁਰੂ ਬਣ ਗਿਆ ਇਹ ਤਾਂ ਆਪ ਰੱਬ ਬਣ ਗਿਆ ਇਹ ਤਾਂ ਬਹੁਤ ਕੁਝ ਬਣ ਗਿਆ ਆਪੇ ਸਿਰੇ ਤੇ ਆ ਕੇ ਗੜਬੜ ਹੋ ਗਈ ਸਿਰੇ ਤੇ ਸਿਰੇ ਤੇ ਆ ਕੇ ਸ਼ਰੀਰ ਕੇ ਖੁਦਾ ਬਣ ਗਿਆ ਥੱਲੇ ਡਿੱਗ ਜੂਗਾ ਫਿਰ ਜੇ ਕੋਈ ਪੱਕ ਕੇ ਫਲ ਗਲ ਜਵੇ ਪੱਕ ਕੇ ਕਦੋਂ ਤਾਂ ਉਹ ਜ਼ਮੀਨ ਦੇ ਵਿੱਚ ਸੀ ਪਾਣੀ ਰਾਸੀ ਜੜਾਂ ਤੋਂ ਆਇਆ ਉੱਠ ਕੇ ਟਾਣਿਆਂ ਜੀ ਲੰਗਦਾ ਆਇਆ ਟਾਣਿਆਂ ਦੀ ਲੰਗਦਾ ਆਇਆ ਆ ਕੇ ਕਿੱਥੇ ਫੁੱਲ ਬਣਿਆ ਫੁੱਲ ਦੇ ਤੋਂ ਫਲ ਬਣਿਆ ਉਹੀ ਰਸ ਫਲ ਬੜਾ ਹੋਇਆ ਪੱਚ ਗਿਆ ਝੜਿਆ ਨਹੀਂ ਪੱਕ ਗਿਆ ਪੱਕ ਕੇ ਵੀ ਜੇ ਗੜ ਜਵੇ ਬਾਲਕ ਕਿਸੇ ਨਾ ਪਹੁੰਚੇ ਮਾਲਕ ਦੇ ਨਾ ਪਹੁੰਚੇ ਬਾਗ ਦੇ ਮਾਲਕ ਸਹੀ ਕੋਈ ਕਾਂ ਠੋਕ ਮਾਰ ਦੇਵੇ ਉਦੋਂ ਵੱਧ ਕਿਸੂਤੀ ਵੱਡੀ ਕੀ ਹੈ ਜੇ ਆਦਮੀ ਤੋਂ ਆ ਕੇ ਫਿਰ ਥੱਲੇ ਡੇ ਗਿਆ ਇਹ ਤੋਂ ਬੜੀ ਕਿਸੂਤੀ ਕੀ ਹੈ ਦਰਾਂ ਤੇ ਖੜਾ ਹੀ ਜੇ ਅੰਦਰ ਨਹੀਂ ਵੜ ਸਕਦਾ ਦਰਾਂ ਮੂਰੇ ਖੜਾ ਇੱਕ 200 ਜੂਨ ਥੱਲੇ ਖੜਾ 200 ਪੌੜੀ ਥੱਲੇ ਖੜਾ ਉਹ ਉੱਤੇ ਝਾਕਦਾ ਵੀ ਉਹ ਦਰਵਾਜ਼ਾ ਉੱਥੇ ਮਿਲ ਜਾ ਕੇ ਅੰਦਰ ਵੜਨਾ ਉੱਥੇ ਖੜਾ ਦਰਵਾਜ਼ੇ ਉੱਤੇ ਬਿਠ ਕਰ ਲਵੇ ਤਾਂ ਇਹ ਜੀ ਗੱਲ ਜਦ ਥੱਲੇ ਸੀ ਜਾਂ ਦਰਵਾਜ਼ੇ ਵੱਲ ਨਿਕਲ ਸੀ ਜਦ ਦਰਵਾਜ਼ੇ ਪੂਰੇ ਚਲੇ ਗਿਆ ਉਹ ਪਿੱਠ ਕਰ ਲਈ ਫਿਰ ਪਿੱਛੇ ਨੂੰ ਚੱਕਣ ਲੱਗ ਗਿਆ ਤੇ ਦੁਨੀਆ ਚੰਗੀ ਲੱਗਦੀ ਹੈ ਕਿਉਂਕਿ ਜਿਹੜਾ ਅੰਦਰ ਵੜ ਗਿਆ ਉਹਨੂੰ ਮੁੜ ਕੇ ਨਹੀਂ ਆਉਣਾ ਬਸ ਮੁੜ ਕੇ ਆਉਣ ਦਾ ਖਤਰਾ ਹੈ ਨੂੰ ਇਹਦਾ ਜੀ ਲੱਗਿਆ ਹੈ ਉਹ ਜਿਹੜੀ ਮੁੜ ਕੇ ਆਉਣ ਦੀ ਹੈ ਨਾ ਡਰ ਉੱਥੋਂ ਪਠਮੋੜ ਲੈਂਦਾ ਉਹਨੂੰ ਗਿਆ ਮਾਰਨ ਕਬੂਲ ਕਰ ਦਰਵਾਜ਼ੇ ਅੰਦਰ ਚਲੇਗਾ ਮੁੜ ਕੇ ਨਹੀਂ ਆਉਣਾ ਫਿਰ ਤਾਂ ਆਉ ਖੈਰ ਮੁੜ ਕੇ ਆਉਣ ਨੂੰ ਜੀ ਕਰਦਾ ਇਹਦਾ ਵੀ ਜਦ ਮਰਜ਼ੀ ਅੰਦਰ ਚਲਾ ਜਾਵੇ ਜਾਂ ਮਰਜ਼ੀ ਬਾਹਰ ਆ ਉਹ ਦੋ ਜੱਦੀ ਲੱਡੂ ਨਹੀਂ ਹੁਣ ਇੱਥੇ ਜਾ ਕੇ ਖੜਾ ਹੈ ਬਾਹਰ ਜੀ ਲੱਗਿਆ ਹੈ ਤੇਨੇ ਪਵਣਾ 'ਚ ਜੁਨਾ ਲੈਂਦਾ ਰਿਹਾ ਨਾ ਤੇਨੇ ਪਵਣਾ 'ਚ ਰਿਸ਼ਤੇਦਾਰ ਛੱਡੇ ਹੋਏ ਨੇ ਨਾ ਵਾਦਾ ਰਿਹਾ ਜਦ ਅਜੋ ਮਨ ਚੋਂ ਗਈ ਦੀ ਗੱਲ ਉਹਨਾਂ ਦਾ ਹੋ ਗਿਆ ਨਹੀਂ ਜੋ ਉਹ ਹੋ ਕੇ ਮੈਂ ਜਾਵੇ ਜਿਹੜਾ ਲੈ ਕੇ ਹਰ ਵਾਰ ਮਰਿਆ ਹੋਇਆ ਉਹ ਬਹੁਤ ਡੂੰਗਾ ਪਿਆ ਥੱਲੇ ਉਹ ਸਾਰਾ ਥੱਲੇ ਤੋਂ ਕਿਤੋਂ ਕੱਢਣਾ ਧੋਣਾ ਜਨਮ ਜਨਮ ਕੀ ਜਿਹੜੀ ਮਨ ਲੱਗੀ ਉਹ ਇਹੀ ਮਾਰਾ ਜਨਮ ਜਨਮ ਕੇ ਇਸ ਮਨ ਕੋ ਮਨ ਲੱਗੀ ਹਰ ਜਨਮ ਦਾ ਮੋਹ ਹੈ ਦੇ ਵਿੱਚ ਪਿਆ ਜਾਂ ਛੱਡਿਆ ਬੜਾ ਔਖਾ ਛੱਡਿਆ ਸਰੀਰ ਨੇ ਹਰ ਜਨਮ ਦੇ ਵਿੱਚ ਉਹ ਜਮਾ ਹੁੰਦਾ ਚਲੇ ਆਇਆ ਚਲੋ ਹੈ ਤਾਂ ਹਾਲੇ ਪਹਿਲਾਂ ਵੀ ਸ੍ਰਿਸ਼ਟੀ ਦੇ ਵਿੱਚ ਹੀ ਹਾਂ ਪਰ ਜਦ ਜਾਂਦਾ ਸ੍ਰਿਸ਼ਟੀ ਛੱਡ ਕੇ ਫਿਰ ਉਹ ਸਾਰਾ ਹੀ ਇਕੱਠਾ ਹੋ ਜਾਂਦਾ ਇਸ ਕਰਕੇ ਬੜਾ ਔਖਾ ਹੈ ਡੋਲ ਜਾਂਦਾ ਡੋਲਣ ਤੋਂ ਰੱਖੋ ਪ੍ਰਭੂ ਦਾ ਮਤਲਬ ਹੀ ਹੈ ਇੰਨਾ ਇਕੱਠਾ ਬੋਝ ਛੱਡਣਾ ਬੜਾ ਔਖਾ ਇਕੱਠਾ ਛੱਡਣਾ ਬੜਾ ਔਖਾ ਹੁਣ ਸਾਰਾ ਇਕੱਠਾ ਹੀ ਛੱਡਣਾ ਇੱਕਦਮ ਇਸੇ ਕਰਕੇ ਵੱਡਾ ਗਿਆਨ ਹੈ ਕੋਰ ਜੂਨ ਚ ਲੋੜ ਨਹੀਂ ਪਈ ਐ ਜੂਨ ਚ ਇਹਨਾਂ ਗਿਆਨ ਦੀ ਕਿਉਂ ਲੋੜ ਪਈ ਹਰੇਕ ਬੋੜੀ ਜੜ ਜਾਂਦਾ ਰਿਹਾ ਕਿਉਂ ਆਸਾਨ ਸੀ ਉਹ ਮਾਇਆ ਦੀ ਬੋੜੀ ਸੀ ਇਹ ਮਾਇਆ ਖਤਮ ਦੀ ਬੋੜੀ ਹੈ ਹੁਣ ਸੰਸਾਰ ਜਿਹਨੇ ਆਉਣਾ ਦੁਬਾਰਾ ਤੇ ਤਾਂ ਔਖਾ ਹੈ ਅਜੋ ਕੋ ਦੇਖ ਲਿਆ ਦੀਦਾ ਨਾ ਇਹ ਬਿਲਕੁਲ ਖਤਮ ਇੱਥੇ ਦਾ ਜੀ ਲੱਗਿਆ ਹੈ ਇਸ ਕਰਕੇ ਵਿਦਵਾਨ ਤਾਂ ਕਹਿੰਦੇ ਨੇ ਪਾਗਲ ਹੈ ਜਿਹੜਾ ਕਹੂਗਾ ਸੰਸਾਰ 'ਚ ਮੈਂ ਜਾਵਾਂ ਉਹ ਤਾਂ ਪਾਗਲ ਸਮਝਦੇ ਨੇ ਜਿਹੜਾ ਇਹ ਸੋਚੇ ਵੀ ਸੰਸਾਰ 'ਚ ਜਾਣਾ ਚਾਹੀਦਾ ਹੈ ਸੰਸਾਰ ਦੁਖੀ ਹੈ ਕਰਦਾ ਕੋਈ ਦੁੱਖ ਸੁੱਖ ਦਾ ਹੁੰਦਾ ਹੀ ਨਹੀਂ ਸਿੱਖ ਵਿਦਵਾਨ ਤਾਂ ਇੱਥੇ ਤੱਕ ਸੋਚ ਹੈ ਉਹਦੀ ਯੂਨੀਵਰਸਿਟੀ ਵਾਲਿਆਂ ਦੀ ਤਾਂ ਉਹਨਾਂ ਦੇ ਅੰਦਰ ਇਹ ਸੋਚ ਹੀ ਨਹੀਂ ਹੈ ਇਹ ਗੱਲ ਨੇ ਪੈਦਾ ਹੀ ਨਹੀਂ ਹੋਈ ਵੀ ਸੰਸਾਰ ਛੱਡ ਲੋ ਉਹ ਤਾਂ ਉਹ ਦੇਖਦੇ ਨੇ ਵੀ ਗੁਰੂ ਨੇ ਕੀ ਕਹਿੰਦਾ ਗੁਰਬਾਣੀ ਕੀ ਕਹਿੰਦੀ ਹੈ ਮੰਨਣ ਵਾਲੀ ਗੱਲ ਨਹੀਂ ਆ ਉਹਨਾਂ ਨੂੰ ਵੀ ਮੰਨਣਾ ਚਾਹੀਦਾ ਨੂੰ ਉਹ ਤਾਂ ਕਹਿੰਦਾ ਅਸੀਂ ਅਰਥ ਕਰਕੇ ਦੇਣਾ ਤੁਹਾਨੂੰ ਤੁਸੀਂ ਜੋ ਮਰਜ਼ੀ ਕਰੋ ਅਸੀਂ ਨਹੀਂ ਕਰਨਾ ਹੈ ਤੁਹਾਡੇ ਸਮਝ ਕੇ ਮੇਰਾ ਜੀ ਤੁਸੀਂ ਕਰਨਾ ਨਹੀਂ ਕੁਝ ਵਿਦਵਾਨ ਮੰਨਦੇ ਹੁੰਦੇ ਆਪ ਉਹ ਤਾਂ ਤੁਹਾਨੂੰ ਤਨਖਾਹ ਲੈਂਦੇ ਨੇ ਤੁਸੀਂ ਉਹਨਾਂ ਦੀ ਡਿਊਟੀ ਲਾਤੀ ਵੀ ਆ ਗੁਰਬਾਣੀ ਨੂੰ ਭਾਈ ਅਰਥਾ ਦੇ ਦੇ ਕਿਤਾਬਾਂ ਲੈ ਕੇ ਅਰਥਾ ਦੇ ਤਾਂ ਪੈਸੇ ਤੇ ਕੰਮ ਕਰ ਰਹੇ ਨੇ ਤਨਖਾਹ ਲੈਦੇ ਨੇ ਕੰਮ ਕਰ ਰਹੇ ਨੇ ਤੇ ਜੋਬ ਹੈ ਉਹਨਾਂ ਦੀ ਤਾਂ ਗੁਰਬਾਣੀ ਨੂੰ ਮੰਨਣ ਨੂੰ ਬਾਉਂਡ ਹੀ ਹੈ ਉਹ ਮੰਨਣ ਨੂੰ ਜਿਹੜੇ ਬਾਉਂਡ ਆਦਮੀ ਹੋਣਗੇ ਉਹੀ ਅਰਥ ਹੋਣਗੇ ਉਹੀ ਰਸਣਗੇ ਦਾ ਟੇਸਟ ਕਿਹਾ ਜਾ ਲਖਾਉ ਉਹੀ ਰਸੂ ਖਾਉ ਨਹੀਂ ਜੇ ਕੋ ਖਾਵਾ ਜੇ ਕੋ ਪੁੱਛਾ ਫਿਰ ਖਾ ਕੇ ਹਜਮ ਕਰ ਲੂ ਤਿਸਕਾ ਹੋਇਆ ਦਾਰੂ ਉਹ ਤਾਂ ਕਹਿੰਦੇ ਤੇ ਥੱਲੇ ਜਾਣੇ ਨਹੀਂ ਦਿੰਦੇ ਕਿਸੇ ਚੀਜ਼ ਨੂੰ ਮਰਦੇ ਹੀ ਆ ਕਿਸੇ ਚੀਜ਼ ਨੂੰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਅਮਰ ਤੇਰਾ ਜਿਹੜਾ ਅਮਰ ਹੈ ਹੁਕਮ ਅਮਰ ਕੀ ਹੁੰਦਾ ਹੁਕਮ ਅਮਰ ਕਾ ਤੇ ਕਹਿੰਦੇ ਹੁਕਮ ਇਹ ਅਮਰ ਕਰਨ ਵਾਲਾ ਹੈ ਹੁਕਮ ਨਾਲ ਅਮਰ ਹੁੰਦਾ ਜਿਹੜਾ ਹੁੰਦਾ ਜਿਹਦੇ ਹੁਕਮ ਨਾਲ ਜੁੜ ਜਾਣਾ ਪਾਣਾ ਮੰਨ ਲੈਣਾ ਅਮਰ ਹੋ ਗਿਆ ਇਹ ਅਮਰ ਆਉਦਾ ਅਮਰਾਪਦ ਇਹੀ ਹੈ ਜਿਹੜਾ ਹੁਕਮ ਨਾਲ ਜੁੜ ਗਿਆ ਉਹ ਬੁੱਝ ਲਿਆ ਅਮਰਾਪਦ ਪਾ ਲਿਆ ਉਹਨੇ ਹੁਕਮ ਅਮਰ ਹੈ ਤੇਰਾ ਤੇਰਾ ਹੁਕਮ ਜੋ ਹੋ ਗਿਆ ਉਹ ਵਰਤ ਕੇ ਹੀ ਰਹਿਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਜੋ ਤਾਂ ਢਾਲ ਦੀ ਮਨ ਉਹ ਹੋ ਜਾਣੀ ਉਹਨੂੰ ਹੋ ਹੀ ਨਹੀਂ ਸਕਦਾ ਵੀ ਉਹ ਪਿੱਛੇ ਮੁੜ ਜਿਓ ਉਹ ਅਮਰ ਸਾਡੇ ਜਿਹੜੀ ਸੋਚ ਹੈ ਉਹ ਅਮਰ ਨਹੀਂ ਹੈ ਹੋਰ ਕਿਸੇ ਦੀ ਸੋਚ ਅਮਰ ਨਹੀਂ ਹੈ ਤੇਰੀ ਸੋਚ ਅਮਰ ਹੈ ਜੋ ਤੂੰ ਚਾਹਣਾ ਹੋਈ ਹੁੰਦਾ ਤੂੰ ਸੋਚਣਾ ਹੋਈ ਹੁੰਦਾ ਇਹ ਅਮਰ ਹੈ ਇਹਨੂੰ ਕੋਈ ਬੋਲ ਨਹੀਂ ਸਕਦਾ ਇਹਨੂੰ ਕੋਈ ਮਾਰ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਇਹਦਾ ਰਾਹ ਨਹੀਂ ਕੋਈ ਰੋਕ ਸਕਦਾ ਅਮਰ ਹੈ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਦੀਵਾਨ ਦੀਵਾਨ ਕੀ ਹੁੰਦਾ ਦੀਵਾਨ ਹੁੰਦਾ ਇਰਾਦਾ ਇੱਕ ਸੁਰਤੀ ਇੱਕ ਬਿਰਤੀ ਵਰਤੀ ਤੇਰੀ ਟਿਕੀ ਹੋਈ ਰਹਦੀ ਤੇਰਾ ਦੀਵਾਨ ਅਭਾਗਾ ਹੈ ਅਭਾਗ ਦੀਵਾਨ ਤੇਰੀ ਬਿਰਤੀ ਨੂੰ ਕੋਈ ਖੰਡਣ ਨਹੀਂ ਕਰ ਸਕਦਾ ਕੋਈ ਵਿੱਚ ਕਦੇ ਤੈਨੂੰ ਕੋਈ ਚਿੰਤਾ ਪੈਦਾ ਨਹੀਂ ਹੁੰਦੀ ਖਤਰਾ ਨਹੀਂ ਤੈਨੂੰ ਕੋਈ ਕਦੇ ਖਤਰਾ ਨਹੀਂ ਹੈ ਕਿਸੇ ਵੇਲੇ ਵੀ ਜਦ ਖਤਰਾ ਹੁੰਦਾ ਤਾਂ ਜਿਹੜੀ ਸਾਡੀ ਵਰਤੀ ਹੈ ਵਿਚਲਿਤ ਹੋ ਜਾਂਦੀ ਹੈ ਤੂੰ ਕਦੇ ਵੀ ਵਿਚਲਿਤ ਨਹੀਂ ਹੋ ਸਕਦਾ ਕੋਈ ਚੀਜ਼ ਤੈਨੂੰ ਵਿਚਲਿਤ ਨਹੀਂ ਕਰਦੀ ਉਹਦਾ ਤੇਰੀ ਵਰਜੀ ਨਾਲ ਰਿਹਾ ਸਭ ਕੁਝ ਵਿਚਲਿਤ ਤੈਨੂੰ ਕੀ ਕਰੂ ਤਿਸ ਦੀ ਬਾਣ ਅਭਾਗੋ ਤੇਰੀ ਵਰਤੀ ਨਹੀਂ ਟੁੱਟਦੀ ਰਾਦਾ ਤੇਰਾ ਡੋਲਦਾ ਨਹੀਂ ਤੂੰ ਡੋਲਦਾ ਨਹੀਂ ਅਡੋਲ ਹੈ ਪਰਬਤ ਵਾਂਗੂ ਤੂੰ ਅਡੋਲ ਹੈ ਕਦੇ ਡੋਲਦਾ ਨਹੀਂ ਸਾਰਾ ਸੰਸਾਰ ਡੋਲਦਾ ਮਾਇਆ ਡੋਲਦੀ ਹੈ ਤੂੰ ਅਡੋਲ ਹੈ ਅਪੱਗ ਪਰ ਵਿਸ਼ਨੂੰ ਦਾ ਦੀਵਾਨ ਭਗਤ ਨਹੀਂ ਭਗਤਾਂ ਨੇ ਧਰੂ ਵਰਗੇ ਨੇ ਇਹਨਾਂ ਦੇ ਜਿਹੜੇ ਭਗਤ ਨੇ ਧਰੂ ਇਹਨਾਂ ਦਾ ਕੋਈ ਹੋਰ ਹੋਣਾ ਧਰੂ ਭਗਤ ਸਾਡਾ ਧਰੂ ਕੋਈ ਹੋਰ ਹੈ ਉਹ ਭਾਣਾ ਮੰਦਰ ਇਹਨਾਂ ਦਾ ਧਰੂ ਜਿਹੜਾ ਹੈਗਾ ਇੱਕ ਡੰਬ ਭਾਰ ਹੋ ਕੇ ਖੜਾ ਕਰਕੇ ਤਪੱਸਿਆ ਕਰਦਾ ਵਿਸ਼ਨੂੰ ਦਾ ਸਮਾਸਰ ਡੋਲ ਜਾਂਦਾ ਫਿਰ ਦਿਮਾਗ ਭਗਤ ਰਿਹਾ ਨਾ ਉਹਦਾ ਉਹ ਤਾਂ ਡੋਲ ਗਿਆ ਸਭ ਕੁਝ ਉਹ ਡੋਲ ਗਿਆ ਤਾਂ ਭਗਤ ਹੈ ਜਿਹੜਾ ਬੇਸ਼ੰਤ ਜਿਹਨੂੰ ਅਸੀਂ ਬੇਸ਼ੰਤ ਕਹਿੰਦੇ ਹਾਂ ਜਿਹੜਾ ਮਾਇਆ ਦਾ ਮਾਲਕ ਹੈ ਬਿਸ਼ਨ ਕੀ ਮਾਇਆ ਤੇ ਹੋਏ ਪਿੰਡ ਬੈਸ ਨੂੰ ਜੋ ਸੋ ਜਿਸ ਉੱਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਪਿੰਡ ਜਿਹੜਾ ਗੁਰਬਾਣੀ ਦਾ ਬੇਸ਼ੰਤ ਹੈ ਉਹਦਾ ਦੀਵਾਨਾ ਭਗ ਹੈ ਜਿਹੜਾ ਇਹਨਾਂ ਦਾ ਬੇਸ਼ੰਤ ਹੈ ਉਹਦਾ ਦੀਵਾਨਾ ਭਗ ਨਹੀਂ ਹੈ ਇਹਨਾਂ ਦੇ ਗ੍ਰੰਥਾਂ ਮੁਤਾਬਕ ਇਹਨਾਂ ਦੀਆਂ ਕਹਾਣੀਆਂ ਮੁਤਾਬਕ ਇਹ ਕਹਿੰਦਾ ਨੇ ਸਾਡੀ ਗੁਰਬਾਣੀ ਜੋ ਕਹਿੰਦੀ ਹੈ ਉਹ ਕਹਿੰਦੇ ਤਿਸ ਦੇ ਬਾਣ ਅਭੰਗ ਉਹਦੀ ਮਾਇਆ ਢੋਲਦੀ ਆਪਣੀ ਡੋਲਦਾ ਢੋਲਦਾ ਡੋਲਦਾ ਢੋਲਦਾ ਪਰ ਮਾਇਆ ਵੀ ਉਹਦੇ ਨਿਯੰਤਰਣ ਵਿੱਚ ਢੋਲਦੀ ਹੈ ਉਹਦੇ ਕਾਬੂ ਵਿੱਚ ਹੈ ਉਹਦੇ ਹੁਕਮ ਤੋਂ ਇਧਰ ਉਧਰ ਨਹੀਂ ਚੰਦ ਸੂਰ ਜਾ ਸਕਦੇ ਕੁਝ ਵੀ ਜਿਹੜਾ ਉਹਨੇ ਉਹਨੂੰ ਦੇਤਾ ਨਾ ਰਸਤਾ ਉਦੋਂ ਇਧਰ ਉਧਰ ਨਹੀਂ ਜਾ ਸਕਦੇ ਰਿਮੋਟ ਉਹਦੇ ਹੱਥ 'ਚ ਹੈ ਸਾਰੇ ਪਾਸੇ ਦਾ ਰਿਮੋਟ ਕੰਟਰੋਲ ਨਾਲ ਸਾਰੇ ਉਹਨੇ ਕੰਟਰੋਲ ਕੀਤੇ ਹੋਏ ਨੇ ਰਿਮੋਟ ਉਹਦੀ ਮਰਜ਼ੀ ਰਿਮੋਟ ਹੈ ਇਨਸਟਰੂਮੈਂਟ ਨਹੀਂ ਹੈ ਉਹਦੀ ਮਰਜ਼ੀ ਰਿਮੋਟ ਹੈ ਹਾਂਜੀ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਤੇਰਾ ਹੁਕਮ ਜਿਹੜਾ ਸੱਚਾ ਹੁਕਮ ਕਈ ਵਾਰ ਮਨ ਦੇ ਵਿੱਚ ਵੀ ਹੁੰਦਾ ਜੋ ਫਰਮਾਤਾ ਫਰਮਾਤਾ ਜਿਹੜਾ ਜੋ ਮਨ ਦੇ ਵਿੱਚ ਹੁਕਮ ਹੈ ਜੋ ਇੱਛਾ ਹੁਕਮ ਤਾਂ ਇੱਛਾ ਹੀ ਹੈ ਪਰ ਜਦ ਇੱਛਾ ਬਾਹਰ ਜ਼ਾਹਰ ਕਰਤੀ ਫਿਰ ਫਰਮਾਨ ਬਣ ਗਿਆ ਉਹ ਜਿੰਨਾ ਜਿਹੜੀ ਇੱਛਾ ਮਨ ਵਿੱਚ ਹੈ ਉਹਨਾਂ ਜਰ ਫਰਮਾਨ ਨਹੀਂ ਬਣਿਆ ਹੁਕਮ ਜੋ ਕਰਨਾ ਕਿਸੇ ਨੇ ਮਨ ਬਣਾ ਲਿਆ ਵੀ ਹੁਕਮ ਆ ਕਰਨਾ ਪਰ ਜਦੋਂ ਕਰੂਗਾ ਬੋਲੂਗਾ ਉਸਨੇ ਫਰਮਾਨ ਪੜਨਾ ਉਧਰ ਪਰਵਾਣਾ ਹੋ ਜਾਣਾ ਤੋ ਤੋ ਲਿਖਿਆ ਪਰਵਾਣਾ ਫਿਰੇ ਨਾ ਫਰਮਾਨ ਹੋ ਜਾਣਾ ਜਾਂ ਫਰਮਾਤਾ ਪ੍ਰਗਟ ਹੋ ਗਿਆ ਜਿਹੜਾ ਜੋ ਫਰਮਾਇਆ ਨਹੀਂ ਉਹ ਜੋ ਉਹਦੇ ਚਿੱਤ 'ਚ ਹੈ ਚਿੱਤੇ ਅੰਦਰ ਸਭ ਕੋ ਦੇਖ ਨਦਰੀ ਹੇਠ ਚਲਾਉਂਦਾ ਸਾਰਿਆਂ ਨੂੰ ਚਲਾ ਰਿਹਾ ਪਤਾ ਹੈ ਵੀ ਫਲਾਣੇ ਟਾਈਮ ਫਲਾਣਾ ਐ ਕਰਨਾ ਜੋ ਉਹਦਾ ਪ੍ਰੋਗਰਾਮ ਬਿਠਿਆ ਹੋਇਆ ਉਹ ਬਾਅਦ ਜਾ ਰਿਹਾ ਹੈ ਪਰ ਪਲਾਨ ਸਾਰਾ ਬਣਿਆ ਪਿਆ ਜੋ ਪਲਾਨ ਉਹਦਾ ਬਣਿਆ ਪਿਆ ਉਹ ਜੋ ਹੁਕਮ ਹੋਇਆ ਨਹੀਂ ਹੋਇਆ ਨਹੀਂ ਉਹ ਟਾਈਮ ਤੇ ਆਵੇ ਹੋਊਗਾ ਹਰ ਜੁਗ ਜੁਗ ਭਗਤ ਉਪਾਇਆ ਕਿਉਂ ਮੈਂ ਜੁਗ ਜੁਗ ਕਦੇ ਪਾਇਆ ਇਕੱਠੇ ਗੱਲ ਨਹੀਂ ਇੱਕੋ ਵਾਰ ਪੈਦਾ ਕਰਦੇ ਪਲਾਨ ਹੈ ਉਹਦਾ ਝੂੜਨੇ ਦੀ ਫਸਲ ਝੂੜਨੇ ਵੀ ਬੋਲ ਆਉਣਾ ਆਪਣਾ ਪ੍ਰਭਾਵ ਲੈ ਕੇ ਆਉਣਾ ਉਲਟੇ ਰਾਹ ਪੈਣੇ ਨੇ ਲੋਕ ਤੇ ਸੱਚ ਨੇ ਵੀ ਹਿਸਾਬ ਨਾਲ ਪ੍ਰਗਟ ਹੋਣਾ ਜੋ ਕੁਝ ਹੈ ਇੱਥੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਜੋ ਆਪਸੀ ਮਤਾਂ ਦੀ ਮਤਭੇਦਾਂ ਦੀ ਇਹ ਜੇ ਲੋਕ ਸਿਆਣੇ ਹੁੰਦੇ ਰਹਿੰਦੇ ਨੇ ਇੱਕ ਦੂਆ ਇੱਕ ਦੂਏ ਨੂੰ ਚੌਕਸ ਕਰਦਾ ਰਹਿੰਦਾ ਤੇਰੇ ਚਾਹ ਕਬੀਏ ਤੇਰੇ ਚਾਹ ਕਬੀਏ ਉਹ ਨੰਦ ਮਾਰੇ ਕਪੜੇ ਤੋਂ ਇਹੀ ਗੱਲ ਹੈ ਕਮ ਸੇ ਕਮ ਚਾਹੇ ਮੈਂ ਮੰਨਾ ਨਾ ਮੰਨਾ ਪਤਾ ਮੈਨੂੰ ਲੱਗ ਜਾਂਦਾ ਵੀ ਇਹ ਕਬੀਏ ਮੇਰੇ ਚ ਦੂਜੇ ਦਾ ਕਹੇ ਤੇ ਇੱਕ ਦੂਏ ਦੇ ਕਰਦੇ ਨੇ ਵੀ ਫਲਾਣੇ ਧਰਮ ਚਾਹ ਕਬੀਰ ਫਲਾਣੇ ਚਾਹ ਕਬੀਰ ਦੂਆ ਦੂਏ ਦੀ ਕਰਦਾ ਦੂਆ ਦੂਏ ਦੀ ਕਰਦਾ ਜਿਹੜੇ ਨਿਊਟਰਲ ਆਦਮੀ ਉਹ ਵੀ ਸੁਣ ਲੈਂਦੇ ਨੇ ਦੋਹਾਂ ਦੀ ਕਮੀ ਗਿਆਨ ਇਦਾਂ ਵੀ ਵੱਧਦਾ ਹੈ ਡਿਸਕਸ਼ਨ ਚ ਗਿਆਨ ਵੱਧਦਾ ਹੈ ਪਰ ਇਹਨੂੰ ਜੇ ਅਸੀਂ ਇਹ ਬਣਾ ਲਈ ਵੀ ਹਾਂ ਤੂੰ ਕਿਉਂ ਇਹ ਬੁਰਾ ਕਹਿੰਦਾ ਲੜਾਈ ਦਾ ਬਣਾ ਲਈਏ ਵੀ ਬੋਲਣ ਨਹੀਂ ਦੇਣਾ ਤੈਨੂੰ ਖਰਾਬ ਇਹ ਬੇਵਕੂਫੀ ਹੈ ਗਿਆਨ ਦੇ ਵਿਸ਼ਾ ਨਹੀਂ ਚਰਚਾ ਦਾ ਵਿਸ਼ਾ ਹੈ ਗਿਆਨ ਚਰਚਾ ਹੋਣੀ ਚਾਹੀਦੀ ਹੈ ਗਿਆਨ ਚਰਚਾ ਨਾਲ ਹੀ ਗਿਆਨ ਵੱਧਦਾ ਪਰ ਉਹ ਸਾਰਥਕ ਹੋਣੀ ਚਾਹੀਦੀ ਹੈ ਪਿੰਚ ਕਰਨ ਵਾਸਤੇ ਨਹੀਂ ਹੋਣੀ ਚਾਹੀਦੀ ਗਿਆਨ ਵਧਾਉਣ ਵਾਸਤੇ ਗਿਆਨ ਦੇਖੋ ਨਾ ਇੱਕ ਤਾਂ ਆਦਮੀ ਲੜਦੇ ਨੇ ਦੋ ਇੱਕ ਕੁਸ਼ਤੀ ਕਰਦੇ ਨੇ ਕੁਸ਼ਤੀ ਵਾਲੇ ਵੀ ਲੜਦੇ ਨੇ ਉਹ ਵਰਜਿਸ਼ ਕਰਦੇ ਨੇ ਉਹਨੇ ਲੜਦੇ ਨੇ ਉਹ ਕੋਈ ਕਹਿੰਦੀ ਬਾਹ ਵੜ ਦਿੰਦਾ ਕੋਈ ਬਾਹ ਤੋੜ ਦਿੰਦਾ ਕੋਈ ਇੱਟ ਮਾਰ ਕੇ ਸਿਰ ਪੋੜ ਦਿੰਦਾ ਕੋਈ ਤਲਵਾਰ ਮਾਰ ਕੇ ਲੱਤ ਵੜ ਦਿੰਦਾ ਉਹ ਨੁਕਸਾਨ ਕਰ ਰਹੇ ਨੇ ਔਰ ਜਿਹੜੇ ਵਰਜਿਸ਼ ਕਰ ਰਹੇ ਨੇ ਉਹ ਦੋਹਾਂ ਨੂੰ ਲਾਭ ਹੋ ਰਿਹਾ ਗਿਆਨ ਚਰਚਾ ਵਰਜਿਸ਼ ਦਾ ਵਿਸ਼ਾ ਹੈ ਗਿਆਨ ਵਧਾਉਣ ਦਾ ਵਿਸ਼ਾ ਹੈ ਕਹਿੰਦਾ ਨਾ ਸਿਆਣੇ ਕਹਿੰਦਾ ਗਿਆਨੀ ਸੇ ਗਿਆਨੀ ਲੜੇ ਗਿਆਨੀ ਸੇ ਗਿਆਨੀ ਲੜੇ ਗਿਆਨ ਸਵਾਇਆ ਹੋਏ ਮੂਰਖ ਤੋਂ ਮੂਰਖ ਹੋਣੇ ਤੁਰਤ ਲੜਾਈ ਹੋਏ ਉਧਰ ਲੜਾਈ ਹੀ ਉੱਥੇ ਜਿਹੜੇ ਲੜਦੇ ਨੇ ਗਿਆਨ ਚਰਚਾ ਉਹ ਮੂਰਖ ਨੇ ਗਿਆਨੀ ਨਹੀਂ ਹੋ ਸਕਦੇ ਕਬਰ ਨਾਲ ਸਿੱਖ ਨਹੀਂ ਲੜ ਸਕਦਾ ਯਾਰ ਚਾਚਾ ਗੁਰੂ ਨਾਨਕ ਨੇ ਭਗਤ ਤਾਂ ਕਹਿੰਦੇ ਨੇ ਸਾਡਾ ਚਾਚਾ ਕਰੋ ਗੁਰਬਾਣੀ ਤਾਂ ਕਹਿੰਦੀ ਹੈ ਸਾਡਾ ਗਿਆਨ ਚਾਚਾ ਕਰੋ ਕਿਉਂਕਿ ਭਗਤੀ ਜਿਹੜੀ ਇਹ ਗੁਰਮਤ ਹੈ ਇਹਨਾਂ ਦਾ ਸਾਰਿਆਂ ਨੂੰ ਗਿਆਨ ਦੇਣਾ ਇਹ ਤਾਂ ਆਪਣੀ ਸ਼ਕਤੀ ਦਿਖਾਉਣੀ ਹੈ ਸਮਾਂ ਜੇ ਕੋਈ ਕੋਲ ਹੋਊ ਤਾਂ ਹੀ ਇਹਨੂੰ ਸ਼ਕਤੀ ਦਿਖਾਉਣ ਦਾ ਸਮਾਂ ਮਿਲੂ ਜਿਹੜਾ ਵਰਲਡ ਚੈਂਪੀਅਨ ਉਹਦਾ ਉਡੀਕਦਾ ਵੀ ਵਰਲਡ ਚੈਂਪੀਅਨ ਕਿਤੇ ਘੋਲ ਹੋਣ ਤਾਂ ਮੈਂ ਜਾਵਾਂ ਤੇ ਜਿਹੜੇ ਵਰਲਡ ਚੈਂਪੀਅਨ ਨਕਲੀ ਬਣੇ ਬੈਠੇ ਨੇ ਉਹ ਕਹਿੰਦੇ ਨੇ ਹੋਣ ਨਾਲ ਸਾਡਾ ਉਜਾਰ ਹੋ ਜਾਊਗਾ ਚਰਚਾ ਤੋਂ ਕੌਣ ਡਰਦੇ ਨੇ ਜਿਨ੍ਹਾਂ ਕੋ ਗਿਆਨ ਹੈ ਨਹੀਂ ਵੀ ਸਾਡਾ ਬਾਜ ਲੰਗਾ ਹੋ ਜਾਊਗਾ ਡਿਸਕਸ਼ਨ ਤੋਂ ਤਾਂ ਡਰਦੇ ਨੇ ਹਾਲ ਤੱਕ ਵਾਲੇ ਉਹ ਪਤਾ ਵੀ ਸਾਡੇ ਪੱਲੇ ਕੁਝ ਨਹੀਂ ਹੈ ਇਹ ਇਧਰ ਪੈ ਗਿਆ ਪੱਲੇ ਕੱਖ ਨਹੀਂ ਹੈ ਉਹ ਜਦੇ ਨੰਗੇ ਹੋ ਜਾਣਗੇ ਜਦੇ ਰੌਲਾ ਪੈ ਜੂਗਾ ਇਹ ਘਰ ਨੂੰ ਬਿਠਾ ਲੈਣਾ ਤੇ ਮਿੱਟੀ ਦੇ ਮਾਲੋ ਇਹ ਸਾਫ ਪਿੱਛੇ ਵੀ ਹੈ ਹੁਣ ਵੀ ਹੈ ਉਹ ਸਰਦਾਰੀ ਬਣੀ ਹੋਈ ਹੈ ਉਹ ਤਾਂ ਉਹ ਤਾਂ ਭੱਜਣਗੇ ਇਥੋਂ ਉਹਨਾਂ ਕੀ ਲੋੜ ਪਈ ਇਸ ਗੱਲ ਦੀ ਇਦਾਂ ਹੁੰਦਾ ਇਹ ਕਿਤੇ ਉਹਨਾਂ ਦੇ ਬਸ ਦੀ ਗੱਲ ਹੈ ਹੋਰ ਲੋਕ ਨਹੀਂ ਪਤਾ ਸਾਰਿਆਂ ਨੂੰ ਹੋਰ ਨਹੀਂ ਬੈਠੇ ਸਿਆਣੇ ਜੋ ਸਿਆਣੇ ਬੋਲਣਗੇ ਉਹਨਾਂ ਨੂੰ ਪੁੱਛਣ ਕੀ ਦੇ ਪਾਣੀ ਆਉਂਦਾ ਨਾ ਵੱਡਾ ਰੌ ਉੱਤੇ ਦੀ ਰੁਕ ਜਾਂਦਾ ਸਭ ਕਾਇਦ ਜਦੋਂ ਗੰਗਾ ਚੜਦੀ ਆ ਨਾ ਜੇ ਭਰ ਕੇ ਸਰਵਰ ਉੱਠਦਾ ਇਹ ਜਨ ਤਰਨਾ ਕਿਤੇ ਕਿਤੇ ਤਰ ਜਾਣਗੇ ਫਿਰ ਤੜਨ ਤੋਂ ਹਿਲਾ ਫਿਰ ਤਾਂ ਕੋਈ ਬਿੱਲਾ ਧਰਦਾ ਨਾ ਉਹਦੇ ਵਿੱਚ ਉਹ ਤਾਰੂ ਇਹ ਧਰਦਾ ਫਿਰ ਸਭ ਡੁੱਬ ਜਾਂਦੇ ਨੇ ਉਹ ਚ ਪਰ ਸਰਵਰ ਜਦ ਉਛੜੇ ਤਣ ਦਹਿਲਾ ਉੱਥੇ ਜਿਹੜਾ ਤਰ ਕੇ ਉਹ ਤਾਰੂ ਹੈ ਸਭ ਡੁੱਬ ਜਾਣਗੇ ਡੁੱਬੇ ਨਹੀਂ ਪਏ ਹੰਸਾਂ ਦੇ ਤਰੰਦਿਆਂ ਬਗਾਂ ਵੀ ਆਇਆ ਬਗੇ ਕੱਪੜੇ ਚਿੱਟੇ ਕੱਪੜੇ ਪਾ ਕੇ ਬਹਿ ਗਏ ਅਰਥ ਕਰਨ ਗੁਰਬਾਣੀ ਦੇ ਸਤਸੰਗ ਦੇ ਵਿੱਚ ਪ੍ਰਵਚਨ ਦੇਣ ਵਾਸਤੇ ਬਹਿ ਗਏ ਗੁਰੂਆਂ ਦੀ ਰੀਸ ਕਰ ਲਈ ਹੋਣੀ ਹੈ ਕਿਤੇ ਭਗਤਾਂ ਦੀ ਰੀਸ ਕਰ ਲਈ ਹੋ ਉਹਨਾਂ ਨੇ ਜਾ ਕੇ ਆ ਕਰਤਾ ਚਿੱਟੇ ਕੱਪੜਿਆਂ ਵਾਲੇ ਜਿਹੜੇ ਸੀਗੇ ਉਹਨਾਂ ਵਾਸਤੇ ਕਹੀ ਹੈ ਚਿੱਟੇ ਜਿਮਕੇ ਕੱਪੜੇ ਬੜੇ ਚਿੱਤ ਕਠੋਰ ਜੀਓ ਇਹ ਇਹਨੂੰ ਬੱਗੇ ਕਿਹਾ ਹੋਇਆ ਬੱਗਾ ਬੱਗੇ ਕੱਪੜੇ ਇਹ ਚਰਚਾ ਕੋਈ ਕਰਦਾ ਹੋਊਗਾ ਕਰਦੇ ਉਹਨਾਂ ਦੇ ਮੁਕਾਬਲੇ 'ਚ ਉਹਨਾਂ ਨੇ ਕਹਿਤਾ ਹੱਥਾਂ ਦੇਖ ਤਰੰਦੇ ਆ ਹੰਸ ਦਾ ਕਰ ਦਿੱਤੇ ਆਤਮਾ ਦੀ ਗੱਲ ਆਤਮਾ ਦਾ ਗਿਆਨ ਕਰ ਰਹੇ ਤੇ ਲਿਪਟੇ ਨਹੀਂ ਸੰਦੇ ਮਾਇਆ ਨਾਲ ਉਹਨਾਂ ਦੀ ਗੱਲ 'ਚ ਮਾਇਆ ਦੀ ਕਿਤੇ ਸਮੈਲ ਨਹੀਂ ਸੀ ਆਉਂਦੀ ਜਾਂ ਕਰਦੇ ਸੀ ਗੱਲ ਬੱਗਾ ਵੀ ਆਇਆ ਚਾਹੋ ਬੱਗਾ ਬੱਗਾ ਕੱਪੜੇ ਵਾਲਾ ਵੀ ਬਹਿ ਗਿਆ ਉੱਥੇ ਬਹਿ ਦਲੀਚਾ ਪਾਏ ਸੀ ਬੀਜ ਉਹ ਸੀ ਬਿਰਸ਼ ਉਹ ਬੀਜ ਬਿਰਸ਼ ਦੀ ਬਿਲ ਕਰੂਗਾ ਰੀਸ ਬੀਜ ਨਾ ਅੱਖਾਂ ਨਾ ਕੰਨ ਬਿਰਸ਼ ਦੇ ਅੱਖਾਂ ਵੀ ਕੰਨ ਵੀ ਉਹਦਾ ਉਗਿਆ ਹੋਇਆ ਹੋ ਗਿਆ ਏਰੀਆ 'ਚ ਉਹਦੇ ਅੰਦਰ ਗਿਆਨ ਪੈਦਾ ਹੁੰਦਾ ਉਹਦੇ ਅੰਦਰ ਪੈਦਾ ਨਹੀਂ ਹੁੰਦਾ ਉਹਦੀ ਰੀਸ ਕਿਵੇਂ ਕਰੂਗਾ ਹੰਸਾ ਦੇਖ ਆ ਬੱਗਾ ਵੀ ਆਇਆ ਚਾਹੋ ਬੂੜੂਏ ਬਗ ਬਪੜੇ ਸਿਰ ਤਲ ਉੱਪਰ ਪਾਉ ਪੁੱਠੇ ਹੋ ਇਹ ਪੁੱਠੀ ਗੱਲ ਕਰ ਰਹੇ ਨੇ ਤਾਂ ਜੀ ਮਸਕੀਨ ਵੀ ਪੁੱਠੀ ਗੱਲ ਕਰ ਰਿਹਾ ਗੁਰਮਤ ਤੋਂ ਉਲਟ ਕਰ ਰਿਹਾ ਕਰ ਰਹੇ ਨੇ ਗੁਰਮਤ ਤੋਂ ਉਲਟ ਜਿੱਦਾਂ ਪ੍ਰਚਾਰ ਨੇ ਸਭ ਉਲਟ ਕਰ ਰਹੇ ਨੇ ਗੱਲ ਗੁਰਮਤ ਜਾਂ ਤੁਸੀਂ ਅੰਤਰਾਤਮਾ ਨੂੰ ਅੰਤਰਾਤਮਾ ਨੂੰ ਜਿਹੜਾ ਹੈ ਨਾ ਚਿੱਤ ਉਹਨੂੰ ਨਿਰਗੁਣ ਮੰਨ ਲਿਆ ਜਾਂ ਉਹਨੂੰ ਪਰਮੇਸ਼ਰ ਨੂੰ ਨਿਰਗੁਣ ਮੰਨ ਲਿਆ ਸਰਗੁਣ ਆਦਮੀ ਨੂੰ ਮੰਨ ਲਿਆ ਤੇ ਪੁੱਠੀ ਉਹ ਗੱਲ ਹੋ ਗਈ ਨਾ ਗੁਰਮਤਿ ਤਾਂ ਉਲਟ ਹੋ ਗਈ ਨਾ ਸਰਗੁਣ ਨਿਰਗੁਣ ਦੋ ਨਿਰਾਕਾਰ ਨੇ ਗੁਰਬਾਣੀ ਕਹਿੰਦੀ ਹੈ ਨਿਰਾਕਾਰ ਕੋਲੇ ਦੋ ਸ਼ਕਤੀਆਂ ਨੇ ਸਰਗੁਣ ਨਿਰਗੁਣ ਦੀ ਸਰਗੁਣ ਆਪ ਨਿਰਗੁਣ ਵੀ ਹੋਈ ਇਹਨਾਂ ਨੇ ਚੇਤਨ ਬਣਾਤਾ ਬੰਨੂ ਜਿਹੜਾ ਅਚੇਤ ਹੈ ਉਹ ਦਿਲ ਨੂੰ ਬਣਾਤਾ ਗੁਰਬਾਣੀ ਕਹਿੰਦੇ ਸਤਗੁਰ ਜਾਗਤਾ ਹੈ ਦਿਓ ਭੂਲੀ ਮੰਨ ਲਈ ਆਇਓ ਇਹਦਾ ਗੱਲ ਪੁੱਠੀ ਕਰ ਰਹੇ ਨੇ ਸਾਰੇ ਸੁੱਤੇ ਹੋਏ ਵਿਦਵਾਨ ਤਾਂ ਕਰ ਸਕਦੇ ਵਿਦਵਾਨ ਸੁੱਤੇ ਹੋਏ ਹੁੰਦੇ ਹਿੰਦੂ ਮਤ ਇਹ ਗੱਲ ਹੈ ਪਰ ਸਿੱਖ ਵਿਦਵਾਨ ਤਾਂ ਰਹੇ ਸੁੱਤੇ ਪਏ ਨੇ ਜੋ ਕੁਝ ਲਿਖਿਆ ਹੈ ਪਿੱਛੇ ਇਹਨਾਂ ਨੂੰ ਬੜਿਆ ਹੋਇਆ ਉਹੀ ਕਹੀ ਜਾਂਦੇ ਨੇ ਇਹ ਨਹੀਂ ਦੇਖਿਆ ਵੀ ਗੁਰਬਾਣੀ ਉਹਨੂੰ ਪਲਟ ਰਹੀ ਹੈ ਗੁਰਬਾਣੀ ਤਾਂ ਉਹ ਗੱਲਾਂ ਨੂੰ ਪਲਟ ਰਹੀ ਹੈ ਜਿਹੜੀਆਂ ਤੁਸੀਂ ਲਈ ਬੈਠੇ ਹੋ ਸਾਡੇ ਤੀਕਿਆਂ ਦੇ ਵਿੱਚ ਉਹੀ ਗੱਲ ਕਿਉਂਕਿ ਪੜ ਲੈਂਦੇ ਜੋ ਠੀਕ ਕੀਤੇ ਹੋਏ ਨੇ ਪੜਨ ਜੋ ਜਾਣਦਾ ਤਾਂ ਪਿੱਛੇ ਲੈ ਕੇ ਆਇਆ ਗਿਆਨ ਉਹਨੇ ਉਸੇ ਦੇ ਹਿਸਾਬ ਨਾਲ ਅਰਥ ਅਰਥ ਕਰ ਦਿੱਤੇ ਜੇ ਸਰਗੁਣ ਨਿਰਗੁਣਾ ਤੁਸੀਂ ਉਲਟੇ ਕਰਤੇ ਤੇ ਫਿਰ ਅਰਥੇ ਤੇ ਸਹੀ ਕਿਵੇਂ ਹੋ ਜਾਂਦਾ ਸਰਗੁਣ ਆਪ ਨਿਰਗੁਣ ਵੀ ਉਹੀ ਕੋਈ ਹੈ ਸਰਗੁਣ ਨਿਰਗੁਣ ਤੁਸੀਂ ਦੋ ਕਰਤੇ ਆਦਮੀ ਸਰਗੁਣ ਇਹਦੇ ਸਾਰੇ ਗੁਣ ਨੇ ਅਸਲ ਦੇ ਵਿੱਚ ਰਜੋ ਤਮੂ ਸਤੋ ਜਿਹੜੇ ਗੁਣ ਨੇ ਨਾ ਉਹ ਗੁਣ ਜਿਹੜੇ ਤੈਨੂੰ ਇਹਨੂੰ ਗੁਣ ਬੋਲਦੇ ਨੇ ਉਹ ਰਜੋ ਤਮੂ ਸਤੋ ਤੈਨੂੰ ਗੁਣ ਨੇ ਇਹਨਾਂ ਨੂੰ ਗੁਣ ਬੋਲਦੇ ਨੇ ਉਹ ਗੁਰਬਾਣੀ ਨੂੰ ਗੁਣ ਬੋਲਦੀ ਰਜ ਗੁਣ ਤਮ ਗੁਣ ਸਤ ਗੁਣ ਕਹੀਏ ਤੇਰੀ ਸਭ ਮਾਇਆ ਮਾਇਆ ਤਾਂ ਛੱਡਣੀ ਹੋ ਸੀ ਇਹ ਗੁਣ ਤਾਂ ਛੱਡਣੇ ਨੇ ਤੈਨੂੰ ਤਰੇ ਗੁਣ ਬੇਟਾ ਤਰੇ ਗੁਣ ਬੇਟਾ ਖਾਈਏ ਸਾਰ ਜੇ ਤੁਸੀਂ ਸਾਰ ਖਾਣਾ ਤਤ ਗਿਆਨ ਚਾਹੁੰਦੇ ਹੋ ਨਾ ਭੁੱਜਣਾ ਤਾਂ ਤੰਨੇ ਕੋਲ ਛੱਡਣੇ ਪੈਣੇ ਮਟਾਉਣੇ ਪੈਣੇ ਨੇ ਉਧਰੋਂ ਤੇ ਕਹਿੰਦੇ ਸਾਡੇ ਕੋਲ ਸ਼ਕਤੀ ਉਹ ਹੈ ਜਿਹਨੇ ਸਾਨੂੰ ਰੱਬ ਨੂੰ ਵੱਡਾ ਬਣਾਉਂਦੀ ਹੈ ਤੇ ਤਾਂ ਪੁੱਠੀ ਮਾਤਾ ਫਿਰ ਇਹ ਪੁੱਠੀ ਮਾਤਾ ਹੈ ਦੁਰਮਾਤਾ ਹੈ ਇਸੇ ਨੂੰ ਠੀਕ ਕਰ ਰਹੇ ਆਪਾਂ ਇਸੇ ਨੂੰ ਠੀਕ ਕੀਤਾ ਭਗਤਾਂ ਨੇ ਭਗਤਾਂ ਨੇ ਠੀਕ ਕੀਤਾ ਗੁਰੂਆਂ ਨੇ ਠੀਕ ਕੀਤਾ ਸਿੱਖਾਂ ਨੇ ਵੀ ਠੀਕ ਕਰਨਾ ਇਸ ਇਸ ਦਾ ਪ੍ਰਚਾਰ ਕਰਨਾ ਪਰ ਅਸੀਂ ਤਾਂ ਵਿਰੋਧ ਪ੍ਰਚਾਰ ਕਰਨ ਲੱਗੇ ਸਾਰੇ ਵਿਰੋਧ ਹੋ ਰਿਹਾ ਪ੍ਰਚਾਰ ਜੇ ਇਹ ਪ੍ਰਚਾਰ ਹੋ ਰਿਹਾ ਤਾਂ ਮਾਇਆ ਵੀ ਉੱਥੇ ਪ੍ਰਧਾਨ ਹੋਊਗੀ ਸਾਡੇ ਸਾਡੀ ਮਾਇਆ ਪ੍ਰਧਾਨ ਹੋਊਗੀ ਆ ਕੇ ਗੁਰਦਾਰਿਆਂ 'ਚ ਵੀ ਮਾਇਆ ਦੀ ਪ੍ਰਧਾਨਗੀ ਜਦੇ ਆ ਜਾਂਦੀ ਹੁੰਦੀ ਹੈ ਜਾਂ ਮਤ ਪੁੱਠੀ ਹੋ ਜਾਂਦੀ ਹੈ ਸਾਰੀ ਮਤ ਪੁੱਠੀ ਹੋਈ ਹੋਈ ਮਾਇਆ ਦੀ ਪ੍ਰਧਾਨਗੀ ਦੁਨੀਆ ਦੀਆਂ ਬੜੀਆਂ ਨੇ ਸਭ ਕੁਝ ਉਹੀ ਆ ਗਿਆ ਹਾਂਜੀ ਸੱਚਾ ਤੇਰਾ ਕਰਮ ਖੰਡ ਬ੍ਰਹਮੰਡ ਦੇ ਅਰਥ ਵੀ ਇਹ ਤੋਂ ਵਾਲੇ ਆ ਗਏ ਬ੍ਰਹਮੰਡ ਛੱਡ ਕੇ ਬਰਪੰਡ ਲਫ਼ਜ਼ ਹੈ ਇੱਕ ਬਰਪੰਡ ਸਾਡੇ ਕੋਲ ਬਰਪੰਡ ਹਿੰਦੀ ਦੀ ਡਿਕਸ਼ਨਰੀ ਲਫ਼ਜ਼ ਦੀ ਬਰਪੰਡ ਆਇਆ ਬ੍ਰਹਮੰਡ ਚੇਤਨ ਉਹਨਾਂ ਨੇ ਬਰਪੰਡ ਨੂੰ ਜੜ ਬਣਾਤਾ ਇੱਥੋਂ ਪੁੱਠੀ ਮਤ ਹੋ ਗਈ ਸਾਰੀ ਬ੍ਰਹਮੰਡ ਚੇਤਨ ਹੈ ਬ੍ਰਹਮ ਜਵਾਂਡ ਇਹ ਚੇਤਨ ਹੈ ਅੰਡ ਰੂਪ ਚ ਬ੍ਰਹਮ ਬ੍ਰਹਮੰਡ ਦਾ ਮਤਲਬ ਹੈ ਅੰਡ ਰੂਪ ਚ ਬ੍ਰਹਮ ਜੋ ਜੰਮਿਆ ਨਹੀਂ ਹੈ ਬੀਜ ਹੈ ਬਿਰਛੀ ਨਹੀਂ ਬਣਿਆ ਉਗਿਆ ਨਹੀਂ ਹੈ ਬ੍ਰਹਮੰਡ ਇੱਕ ਹੈ ਜ਼ਰੂਰ ਪਰ ਪੂਰਨ ਨਹੀਂ ਹੈ ਬ੍ਰਹਮ ਤੇ ਬਾਦ ਪੂਰਨ ਬ੍ਰਹਮ ਪੂਰਨ ਬ੍ਰਹਮ ਤੇ ਬਾਅਦ ਪਾਰ ਬ੍ਰਹਮ ਪੂਰਨ ਬ੍ਰਹਮ ਕਰ ਬਣੂਗਾ ਇਹ ਜਦ ਇਹਦੇ ਮਨ ਵਿਚਲਾ ਭਰਮ ਦੂਰ ਹੋ ਜਾਊਗਾ ਜਦ ਇਹਦਾ ਅੰਦਰਲਾ ਭਰਮ ਦੂਰ ਹੋ ਜਾਊਗਾ ਫਿਰ ਪੂਰਨ ਬ੍ਰਹਮ ਹੈ ਤੇ ਸਾਰੀ ਰੋਸ਼ਨੀ ਹੋ ਜਾਊਗਾ ਪੂਰਾ ਰੋਸ਼ਨ ਹੋ ਜਾਊਗਾ ਪੂਰਨ ਰੋਸ਼ ਪੂਰਨ ਜੋਤ ਜਗਾ ਘਟ ਵੀ ਜਦ ਹੋ ਜੂ ਇਹ ਪੂਰਨ ਬ੍ਰਹਮ ਹੈ ਫਿਰ ਫਿਰ ਖਾਲਸਾ ਪੂਰਨ ਜੋਤ ਜਗਾ ਘਟ ਵੀ ਖਾਲਸਾ ਤਾਈ ਨਿਖਾਲਸ ਜਾਣ ਉਹ ਤਾਂ ਬਾਅਦ ਉਗੜਦੇ ਆ ਜਾਂ ਬੀਜ ਪੂਰਾ ਹੀ ਨਹੀਂ ਬਣਿਆ ਜੰਮੂ ਕਿਵੇਂ ਇਹਦਾ ਬੀਜ ਪੂਰਾ ਪੂਰਾ ਹੈ ਨਹੀਂ ਤੇ ਜੰਮੇ ਕਿਵੇਂ ਹੋ ਜੇ ਛੋਟਾ ਜਿਹਾ ਕੱਚਾ ਬੀਜ ਆਪਾਂ ਕੱਢ ਲਈਏ ਕਿਸੇ ਮਟਰ ਦਾ ਉਹ ਬੀਜ ਕਿਤੇ ਗਰੋਂ ਨਹੀਂ ਜਾਂਦਾ ਉਹਦੀ ਜਾਂਦਾ ਨਾ ਇਹੀ ਗੱਲ ਹੈ ਉਹ ਤਾਂ ਇੱਕ ਮਿਸਾਲ ਹੈ ਮਾਇਆ ਦੀ ਤਾਂ ਇਹ ਪੂਰਨ ਹੁੰਦਾ ਆਇਆ ਵੀ ਪੂਰਨ ਨਹੀਂ ਹੈ ਇੱਕ ਹੁੰਦਾ ਆਇਆ ਵੀ ਇੱਕ ਹੈ ਪੂਰਨ ਨਹੀਂ ਹੈ ਬੱਚਾ ਅੱਜ ਪੈਦਾ ਹੋਇਆ ਗਿਣਤੀ ਤਾਂ ਇੱਕ ਚਾਰ ਹੀ ਰਹੂਗੀ ਪਰ ਪੂਰਾ ਤਾਂ ਨਹੀਂ ਹੈ ਜਾਂ ਜਵਾਨ ਹੋਊਗਾ ਜਦ ਪੂਰਾ ਹੋਊਗਾ ਪਰ ਤੁਰ ਵੀ ਨਹੀਂ ਸਕਦਾ ਗਿਣਤੀ ਇੱਕ ਜੇ ਉਹਦੀ ਵੀ ਗਿਣਤੀ ਦੀ ਨਹੀਂ ਗੱਲ ਹੈ ਗੱਲ ਉਹਦੀ ਅਵਸਥਾ ਦੀ ਹੈ ਅਵਸਥਾ ਕੀ ਹੈ ਉਹਦੀ ਇਹ ਇੱਕ ਦਾ ਬੜਾ ਝਗੜਾ ਹੈ ਸਮੁੰਦਰ ਵੀ ਇੱਕ ਹੈ ਬੂਦ ਵੀ ਇੱਕ ਹੈ ਸਮੁੰਦਰ ਬੂਦ ਸਮੁੰਦਰ ਦਾ ਮੁਕਾਬਲਾ ਕਰ ਲੂ ਦੋਹਾਂ ਨੂੰ ਇੱਕੋ ਬਰਾਬਰ ਗਣਾਂਗੇ ਆਪਾਂ ਕਿਰਨ ਵੀ ਇੱਕ ਹੈ ਸੂਰਜ ਵੀ ਇੱਕ ਹੈ ਕਿਰਨ ਸੂਰਜ ਦਾ ਮੁਕਾਬਲਾ ਕਰ ਲੂ ਭਈ ਇਹ ਕਿਹੜਾ ਵੀ ਭਲੇਖਾ ਪਿਆ ਹੋਇਆ ਹੈ ਇੱਕ ਤਾਂ ਫੌਜ ਵੀ ਇੱਕ ਹੈ ਇੱਕ ਵੀ ਇੱਕ ਹੈ ਸਿਪਾਹੀ ਫੌਜ ਬਣ ਗਈ ਇੱਕ ਤਾਂ ਫੌਜ ਕਰਕੇ ਵੀ ਵਰਤ ਲੈਂਦੇ ਆਪਾਂ ਉਹ ਇੱਕ ਲਫ਼ਜ਼ ਵਰਤਿਆ ਹੋਇਆ ਹੈ ਇਹਦੇ ਭੇਦ ਇੱਕ ਦਾ ਭੇਦ ਜਾਣ ਇਸ ਇੱਕ ਕਾ ਜਾਣੇ ਭਿਓ ਇਸ ਇੱਕ ਕਾ ਜਾਣੇ ਭਿਓ ਇਸ ਇੱਕ ਦਾ ਭਿਓ ਜਾਣ ਭੇਦ ਸੋਈ ਕਰਤਾ ਸੋਈ ਦਿਓ ਜਿਹੜਾ ਭੇਦ ਜਾਣੂ ਉਹ ਕਰਤਾ ਦਿਓ ਆਪੇ ਹੀ ਫਿਰ ਉਹ ਜਦ ਜਾਣਿਆ ਸੋ ਸੀ ਹਾਂ ਇਹ ਗੱਲਾਂ ਕਾਹਦੇ ਕਹੀਆਂ ਸੀ ਨਿਸ਼ਾਨੀ ਦੱਸੀ ਸੀ ਇਹ ਇਸ ਅਵਸਥਾ 'ਚ ਆ ਗੱਲ ਹੈ ਇਸ ਅਵਸਥਾ ਦੀ ਆ ਗੱਲ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੇਰਾ ਕਰਮ ਜਿਹੜਾ ਤੂੰ ਕਰਮ ਕਰਦਾ ਹੈ ਕਿਸੇ ਤੇ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਜੇ ਤੂੰ ਕਰਨਾ ਚਾਹੇ ਜਦੇ ਹੋ ਜਾਂਦਾ ਇਹ ਨਹੀਂ ਆ ਵੀ ਕੋਈ ਉਹਦੇ 'ਚ ਅੜਚਣ ਨਹੀਂ ਪੈਂਦੀ ਹੈ ਜੇ ਤੂੰ ਦੇਣਾ ਚਾਹੇ ਕਿਸੇ ਨੂੰ ਕੁਝ ਕੋਈ ਰੋਕ ਨਹੀਂ ਸਕਦਾ ਜੇ ਕਰਮ ਕਰਨਾ ਚਾਹੇ ਕਿਸੇ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ ਪੁੱਛਣਾ ਦੇ ਪੁੱਛਣਾ ਲੈ ਜੇ ਕਿਸੇ ਤੋਂ ਲੈਣਾ ਚਾਹੇ ਤਾਂ ਕੋਈ ਉਹਨੂੰ ਰੋਕ ਨਹੀਂ ਸਕਦਾ ਜੇ ਦੇਣਾ ਚਾਹੇ ਤਾਂ ਕੋਈ ਰੋਕ ਨਹੀਂ ਸਕਦਾ ਸੁਪਰੀਮ ਪਾਵਰ ਹੈ ਤੂੰ ਕਿਸੇ ਦਾ ਨਿਯੰਤਰਣ ਨਹੀਂ ਹੈ ਤੇਰੇ ਤੇ ਕੋਈ ਰੁਕਾਵਟ ਨਹੀਂ ਤੇਰੇ ਸਾਹਮਣੇ ਇਹ ਗੱਲ ਕਹਿ ਰਹੇ ਨੇ ਸੱਚਾ ਨਿਸ਼ਾਨ ਸੱਚਾ ਤੇਰਾ ਨਿਸ਼ਾਨ ਨਿਸ਼ਾਨ ਕੀ ਹੁੰਦਾ ਨਿਸ਼ਾਨ ਹੁਕਮ ਹੈ ਆਵਾਜ਼ ਨਿਸ਼ਾਨ ਹੈ ਜੋ ਸਾਨੂੰ ਸੁਣਦੀ ਹੈ ਤੇਰੀ ਆਵਾਜ਼ ਸਾਡੇ ਵਾਸਤੇ ਹੈ ਜੋ ਇੱਕ ਹੁਕਮ ਤੇਰੇ ਮਨ ਦੇ ਵਿੱਚ ਇੱਕ ਦੇਖੋ ਹੁਕਮ ਤਾਂ ਸਾਰਿਆਂ ਵਾਸਤੇ ਹੀ ਹੈ ਹੁਕਮ ਤਾਂ ਸਾਰਿਆਂ ਵਾਸਤੇ ਜੀ ਜੰਤ ਵਾਸਤੇ ਸਾਰਿਆਂ ਵਾਸਤੇ ਹੀ ਹੁਕਮ ਦਾ ਉਹਦਾ ਜਿਹੜਾ ਆਪਣੇ ਅੰਦਰੋਂ ਆਪਣੇ ਅੰਤਰਾਤਮਾ ਦੇ ਵਿੱਚੋਂ ਸੁਣਦਾ ਉਹ ਨਿਸ਼ਾਨ ਹੈ ਸਾਡੇ ਵਾਸਤੇ ਜਿਹੜਾ ਸਾਨੂੰ ਸੁਣ ਸਾਨੂੰ ਸੁਣੇ ਉਹ ਸਾਡੇ ਵਾਸਤੇ ਨਿਸ਼ਾਨ ਉਹ ਗਗਨ ਦਬਾਂਬੇ ਨੂੰ ਨਿਸ਼ਾਨ ਕਹਿੰਦੇ ਨੇ ਜਿਹੜਾ ਕਹਿੰਦਾ ਗਗਨ ਦਬਾਂਬਾ ਬਾਜਿਆ ਉਹ ਨਿਸ਼ਾਨ ਅਸਲ ਤੇ ਤੌਸੇ ਦੀ ਆਵਾਜ਼ ਨੂੰ ਨਿਸ਼ਾਨ ਕਹਿੰਦੇ ਨੇ ਆ ਨਿਸ਼ਾਨ ਸਾਹਿਬ ਜਿਹੜੇ ਹੁਣ ਬਣਾ ਲੈ ਨਾਲ ਇਹਨੂੰ ਨਹੀਂ ਕਹਿੰਦੇ ਹੈਗੇ ਇਹ ਤਾਂ ਝੰਡੇ ਨੇ ਇਹਨੂੰ ਝੰਡਾ ਗਿਆ ਝੰਡੇ ਬੁੱਗੇ ਇਹ ਝੰਡੇ ਨੇ ਨਿਸ਼ਾਨ ਤੌਸੇ ਦੀ ਆਵਾਜ਼ ਦਾ ਨਾਮ ਉਹ ਜਿਹੜਾ ਗਗਨ ਦਬਾਵਾ ਬਾਜਿਆ ਉਹਦੀ ਆਵਾਜ਼ ਆ ਉਹਨੂੰ ਨਿਸ਼ਾਨ ਕਹਿੰਦੇ ਜਿਹੜਾ ਸ਼ਬਦ ਗੁਰੂ ਪ੍ਰਗਟ ਹੋਇਆ ਅੰਦਰ ਜਿਹੜੀ ਤੁਰਕੀ ਬਾਣੀ ਆਈ ਜਿਹੜੀ ਹੈ ਉਹਦੀ ਤੁਰਕੀ ਬਾਣੀ ਦਾ ਆਈ ਹੈ ਉਹ ਜਿਹੜੀ ਬਿਨਾਂ ਕਰਨਾ ਤੇ ਜੋ ਆਵਾਜ਼ ਸੁਣੀ ਹੈ ਉਹ ਨਿਸ਼ਾਨ ਨਿਸ਼ਾਨ ਕਾਤੇ ਕਹਿੰਦੇ ਨੇ ਉਹਦੇ ਜਮਾਇਆ ਦੀ ਲਿਪਤਤਾ ਨਹੀਂ ਹੈ ਉਹ ਸਣੀ ਹੋਈ ਨਹੀਂ ਲਿਬੜੀ ਹੋਈ ਨਹੀਂ ਹੈ ਮਾਇਆ ਨਾਲ ਲਿਪਤ ਨਹੀਂ ਹੈ ਕੋਈ ਗੱਲ ਉਹਦੇ ਚ ਉਹ ਪਿਓਰ ਸੱਚ ਹੈ ਨਿਸ਼ਾਨ ਦਾ ਮਤਲਬ ਇਹ ਹੈ ਸਣ ਜਾਣਾ ਲਿਪਟ ਜਾਣਾ ਮਾਇਆ ਚ ਨਹੀਂ ਆ ਕੁਝ ਕੁਝ ਵੀ ਹੋ ਉਹ ਬੋਲੀ ਹੋਈ ਨਹੀਂ ਮਤਲਬ ਮੂਹ ਨਾਲ ਉਹ ਚ ਪਾਉਣ ਮਿਕਸ ਨਹੀਂ ਹੈ ਉਹ ਚ ਆਕਾਸ਼ ਤੱਤ ਦਾ ਕੋਈ ਰੋਲ ਨਹੀਂ ਹੈ ਮਾਇਆ ਦਾ ਕੋਈ ਰੋਲ ਨਹੀਂ ਗੱਲ ਸੁਣ ਲਈ ਮਾਇਆ ਤੋਂ ਪਰੇ ਪਰੇ ਹੀ ਸੁਣ ਲਈ ਮਾਇਆ ਦੇ ਅੰਦਰ ਨਹੀਂ ਸੁਣਦੀ ਉਹ ਗੱਲ ਮਾਇਆ ਤੋਂ ਪਰੇ ਜਾਏ ਤਾਂ ਸੁਣਦੀ ਹੈ ਜਿਹਨੇ ਸੁਣਦੀ ਉਹਨੂੰ ਮਾਇਆ ਤੋਂ ਪਰੇ ਜਾਣਾ ਪਊਗਾ ਤਿਰਕੁਟੀ ਚ ਸਾਨੂੰ ਜੇ ਉਹ ਸੁਣਦਾ ਤਿਰਕੁਟੀ ਚ ਮਾਇਆ ਦੇ ਮਾਇਆ ਵਾਲੀ ਚੀਜ਼ ਆ ਜੋ ਤਿਰਕੁਟੀ ਚ ਬੈਠ ਕੇ ਸੁਣਦਾ ਨਾ ਉਹ ਕੰਨਾਂ ਤੇ ਹੀ ਸੁਣਦਾ ਤਿਰਕੁਟੀ ਜੋ ਗਿਆਨ ਮਿਲਦਾ ਉਹ ਮਾਇਆ ਦੇ ਥਰੂ ਹੀ ਮਿਲਦਾ ਜੇ ਤਿਰਕੁਟੀ ਛੁੱਟ ਕੇ ਦਸਵਾਂ ਦਾ ਖੁੱਲ ਜਾਂਦਾ ਉੱਥੇ ਬੈਠ ਕੇ ਜਿਹੜੇ ਫਿਰ ਤੁਰਕੀ ਬਾਣੀ ਸੁਣਦੀ ਉੱਥੇ ਮਾਇਆ ਹੁੰਦੀ ਹੋਈ ਨਹੀਂ ਇਸ ਕਰਕੇ ਨਿਸ਼ਾਨ ਜਿਹੜਾ ਸਨਾਤਨ ਹੈ ਇਹ ਤੋਂ ਉਲਟਾ ਨਿਸ਼ਾਨ ਤੋਂ ਉਹ ਨਿਸ਼ਾਨ ਹੈ ਇਹ ਸਨਾਤਨ ਸਨਾਤਨ ਸਾਰਾ ਹੀ ਵਾਚ ਲਿਪਤ ਹੈ ਸੁਣਿਆ ਹੋਇਆ ਹੈ ਸਨਾਤਨ ਜਿਹਦਾ ਸਾਰਾ ਤਨ ਮਾਇਆ ਨਾਲ ਲਿਪਤ ਹੋਇਆ ਹੋਇਆ ਹੈ ਮਨ ਮਾਇਆ ਨਾਲ ਫਸਿਆ ਹੈ ਲਿਬੜਿਆ ਹੈ ਨਾ ਇਹ ਤਨ ਮਾਇਆ ਪਾਹਿਆ ਪੈਰੇ ਲੀਤੜਾ ਲੱਭ ਨਾਲ ਤਨ ਇਤਨਾ ਸਨਾਤਨ ਮਤ ਇੱਥੇ ਤੱਕ ਹੀ ਹੈ ਉਧਰ ਲਿਬੜਿਆ ਹੋਈ ਰੁਕੂ ਗਾਂ ਨਹੀਂ ਜਾਣ ਦਿੰਦੀ ਚੌਥੇ ਪਦ ਦੀ ਗੱਲ ਨਹੀਂ ਹੈ ਮਾਇਆ ਤੱਕ ਦੀ ਉਹ ਗੱਲ ਹੈ ਇਸ ਕਰਕੇ ਆਦਮੀ ਨੂੰ ਪਰਮੇਸ਼ਰ ਮਾਤਾ ਉਹਨੇ ਪਰਮੇਸ਼ਰ ਨਾਲ ਤੋੜਦੇ ਓਮਕਾਰ ਛੱਡਦਾ ਓਮ ਛੱਡਦਾ ਪਰਮਾ ਵਿਸ਼ਨੂੰ ਸ਼ਿਵ ਜੀ ਤੇ ਬਣਾਤੇ ਥੱਲੇ ਹੀ ਰੱਖ ਲੈ ਭਾਈ ਗੁਰਦਾਸ ਦੀ ਬਾਹਰ ਜੀ ਵੀ ਉਹ ਕਰਤਾ ਪ੍ਰਧਾਨ ਬਸ ਗੁਰਮੁਖ ਪਾਣੀ ਹੋ ਗਿਆ ਨਾ ਸਿੱਖ ਪਾਣੀ ਦਾ ਮਾਇਆ ਫਿਰ ਪਾਣੀ ਦਾ ਬੁਲਬੁਲਾ ਹੀ ਰਹਿਣ ਦਿੱਤਾ ਨਾ ਸਰੀਰ ਤੱਕ ਜੋੜ ਕੇ ਰੱਖ ਲਿਆ ਨਾ ਸਿੱਖ ਨੂੰ ਸੱਚ ਨਾਲ ਜੋੜਿਆ ਨਹੀਂ ਫਿਰ ਇਹ ਤਾਂ ਹੁੰਦਾ ਹਿੰਦੂ ਦੀਆਂ ਵਾਲੀ ਉਹ ਹੈਗੀ ਹੈ ਬਾਹਰ ਸਾਰੀ ਸਾਰੀ ਹਿੰਦੂ ਫਲਸਫੀ ਉਹਦੇ ਵਿੱਚ ਬਾਹਰ ਚ ਤਾਂ ਕਹਾਣੀ ਗੱਲੇ ਨਹੀਂ ਹੈ ਉੱਥੇ ਰਹਿ ਉੱਥੇ ਛੱਡਤਾ ਲਿਆ ਕੇ ਕਬੀਰ ਜਨ ਕਰਦਾ ਚਾਰ ਸ਼ਲੋਕਾਂ ਜੋ ਕਹਿੰਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਉਹਨੂੰ ਪਤਾ ਨਹੀਂ ਸੀਗਾ ਭਾਈ ਗੁਰਦਾਸ ਨੂੰ ਲਿਖਿਆ ਨਹੀਂ ਜੋ ਨਾ ਜੀਰਾ ਤਾਤਾ ਹੋਏ ਪਾਣੀ ਪਾਣੀ ਦਾ ਜੀਰਾ ਤਾਤਾ ਹੁੰਦਾ ਦੂਏ ਦੇ ਸੰਗਤ ਦਾ ਅਸਰ ਹੁੰਦਾ ਪਾਣੀ ਤੇ ਸਿਰਾ ਤਾਤਾ ਹੁੰਦਾ ਜਿਹਨੂੰ ਕੋਈ ਸਿਖਾ ਦੇਵੇ ਕੰਨ ਭਰ ਦਵੇ ਜਿਹਦੇ ਕੋਈ ਕਹਿੰਦੇ ਦੇ ਕੌਣ ਕਰਨ ਭਰ ਦੂਗਾ ਦੂਏ ਦਾ ਪ੍ਰਭਾਵ ਨਹੀਂ ਕਬੂਲ ਕਰਦਾ ਕਿਸੇ ਦਾ ਕਰਨਾ ਨਹੀਂ ਕੋਈ ਪਰ ਸਕਦਾ ਨਾ ਉਹਨੂੰ ਕੋ ਡਰਾ ਸਕਦਾ ਪੈ ਕਾਹੂ ਕੋ ਦੇਤਨਾ ਨਾ ਪੈ ਮੰਤ ਇਸੀ ਦਾ ਦਾਤਾ ਨਹੀਂ ਹੁੰਦਾ ਇਹ ਵੀ ਲਿਖਿਆ ਸੀ ਭਾਈ ਗੁਰਦਾਸ ਨੇ ਪੰਕਤੀ ਉਹਨੇ ਸੀਦਾ ਦਾਤਾ ਉਹਨੇ ਪਾਣੀ ਕੇ ਪਰ ਕਹਤਾ ਉਹ ਨਹੀਂ ਕਹਿ ਸਕਦਾ ਇਹ ਗੱਲ ਉਹਦੀ ਬਾਹਰੇ ਨਹੀਂ ਕੋਈ ਲਿਖੀ ਹੁੰਦੀ ਇਹ ਬਲੈਕ ਮੇਲਰ ਦੀ ਬਾਰਾਂ ਨੇ ਜਿੱਥੇ ਆਏ ਜੀ ਬਾਜੂ ਨੇ ਹਾਂਜੀ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਤੁਧ ਆਖੇ ਲੱਖ ਕਰੋੜ ਲੱਖ ਕਰੋੜ ਆਦਮੀ ਨੇ ਜਿਹੜੇ ਤੈਨੂੰ ਸੱਚਾ ਕਹਿੰਦੇ ਨੇ ਤੇਰੀ ਹੋਂਦ ਨੂੰ ਜਿਹੜੇ ਮੰਨਦੇ ਨੇ ਲੱਖਾਂ ਕਰੋੜਾਂ ਨੇ ਦੋ ਚਾਰ ਨਹੀਂ ਸਾਰੀ ਦੁਨੀਆ ਮੰਨਦੀ ਹੈ ਤੇਰੀ ਹੋਂਦ ਤੇ ਕਰ ਕੋਈ ਨਹੀਂ ਲੱਖਾਂ ਕਰੋੜਾਂ ਤੇਰੀ ਗੱਲ ਕਰਦੇ ਨੇ ਹਾਂ ਪੂਰਾ ਗਿਆਨ ਚਾਹੇ ਨਹੀਂ ਹੈ ਇਹ ਤਾਂ ਮੰਨਦੇ ਨੇ ਉਹ ਵੀ ਭਾਈ ਪਰਮੇਸ਼ਰ ਦੇ ਕਰੇ ਦੀ ਸਭ ਕੁਝ ਹੁੰਦਾ ਇਹ ਤਾਂ ਮੰਨਦੇ ਨੇ ਲੋਕ ਆਦਮੀ ਜਿੰਨਾ ਕੁਝ ਕਰੇ ਜਿੰਨਾ ਮਰਜੀ ਸੋਚੇ ਮੁਸਲਮਾਨ ਵੀ ਬੰਦੇ ਨੇ ਜੋ ਕਰਦਾ ਹੀ ਹੁੰਦਾ ਗੁਰਬਾਣੀ ਵੀ ਇਹੀ ਕਹਿੰਦੀ ਹੈ ਇਸ ਗੱਲ ਨੂੰ ਲੋਕ ਮੰਨਦੇ ਨੇ ਸੱਚੇ ਸਭ ਤਾਂ ਸੱਚੇ ਸਭ ਜੋਰ ਇਹ ਗੱਲ ਮੰਨਦੇ ਨੇ ਤੇਰੇ ਜਿਹੜੇ ਤਾਣ ਤਾਣ ਕੀ ਹੈ ਤਾਣ ਹੁੰਦਾ ਤਾਣਾ ਤਣਿਆ ਹੋਇਆ ਜਿਹੜੀਆਂ ਜਿਹੜੀਆਂ ਡੋਰੀਆਂ ਪਾਈਆਂ ਹੋਈਆਂ ਡੋਰੀਆਂ ਜਿੱਥੇ ਜਿੱਥੇ ਬਸ ਵਿੱਚ ਕੀਤੇ ਨੇ ਸਾਰੇ ਨੱਥ ਪਾਈ ਹੋਈ ਹੈ ਉਹ ਸਾਰੇ ਤਣੇ ਹੋਏ ਨੇ ਨੱਥ ਢਿੱਲੀ ਨਹੀਂ ਕਿਸੇ ਦੀ ਹੈਗੀ ਜੇ ਢਿੱਲੀ ਹੋਵੇ ਨੱਥ ਫਿਰ ਤਾਂ ਅਗਲਾ ਕਿਤੇ ਹੀ ਚਲਾ ਜਾਵੇ ਇਹ ਨਹੀਂ ਵੀ ਨੱਥ ਵਾ ਕੇ ਛੱਡਤੀ ਢਿੱਲੀ ਢਿੱਲੀ ਜਿਹੜੀ ਨੱਥ ਕੱਸ ਕੇ ਰੱਖਦੇ ਜਰਾ ਇੱਧਰ ਉਧਰ ਹੋ ਗਿਆ ਟਕਰਾ ਜਾਣਗੇ ਆਪਸ ਵਿੱਚ ਸਾਨਾ ਦਾ ਨੱਥ ਪਾਈਏ ਰੱਖਦਾ ਵੀ ਤਣ ਕੇ ਸਾਰੇ ਨੱਥ ਖਿੱਚ ਕੇ ਰੱਖਦੇ ਸੱਚੇ ਸਭ ਤਾਂ ਸੱਚੇ ਸਭ ਜੋਰ ਆ ਤੇਰੇ ਸਾਰੇ ਜੋਰ ਜਿਹੜੇ ਰੱਸੀ ਦੇ ਨੇ ਰੱਸੀ ਜੋਰ ਤੇ ਬਣਾ ਰਹਿੰਦੀ ਹੈ ਕੋਈ ਰਾਗੇ ਜੋਰ ਰੱਖੂ ਤਾਂ ਹੀ ਤਣ ਹੋਊਗੀ ਰੱਸੀ ਕਿਸੇ ਦੀ ਨਾ ਤੇ ਢਿੱਲੀ ਨਹੀਂ ਹੋਣ ਦਿੰਦਾ ਕੋਈ ਉਹਦੀ ਰੱਸੀ ਰੱਖਤੀ ਜੀ ਚਲੋ ਆਪੇ ਬੋਲ ਚਲੇ ਜਾਣਗੇ ਬੰਨ ਕੇ ਰੱਖਦੇ ਤੇ ਇਹ ਲਗਾਮ ਘੋੜੇ ਦੀ ਛੜਤੀ ਉੱਥੇ ਉਹ ਢਿੱਲੀ ਜੀ ਕਰਤੀ ਚਲ ਆਪੇ ਚਲੀ ਜਾਊਗਾ ਨਾ ਨਾ ਤੂੰ ਨਹੀਂ ਕਹਿੰਦੇ ਭਰੋਸਾ ਕਰਦਾ ਕੀ ਪਤਾ ਕੋਈ ਕਰ ਨਾਨਕ ਦਾ ਕੀ ਪਤਾ ਕਦੋਂ ਗੜਬੜ ਕਰ ਦੇਵੇ ਕਿਸੇ ਦਾ ਤੂੰ ਨਹੀਂ ਕਹਿੰਦੇ ਭਰੋਸਾ ਕਰਦਾ ਬੁੱਤ ਤੇ ਆ ਰਸੀ ਅਰਬਤ ਆਪਣੀ ਟੈਲ ਰੱਖਦੇ ਜੇ ਬੋਲਟ ਢਿੱਲਾ ਹੋਵੇ ਕੋਈ ਤਾਂ ਜਲਦੀ ਹੈ ਗੱਡੀ ਹਾਂਜੀ ਸੱਚੀ ਤੇਰੀ ਸਿਫਤ ਸੱਚੀ ਸਾਲਾ ਤੇਰੀ ਸਿਫਤ ਸੱਚੀ ਹੈ ਜਿੰਨੀ ਮਰਜ਼ੀ ਕਰ ਲਈਏ ਸਿਫਤ ਤੇਰੀ ਕੋਈ ਝੂਠ ਨਹੀਂ ਹੈ ਲੋਕ ਕਰਦੇ ਨੇ ਜਿਹੜੀ ਸੱਚੀ ਕਰਦੇ ਤੇਰੀ ਉਹ ਸਿਫਤ ਸੱਚੀ ਹੈ ਜੇ ਹੋਰ ਕਿਸੇ ਬੰਦੇ ਦੀ ਸਿਫਤ ਕਰੀਏ ਨਾ ਉਹ ਸੱਚੀ ਨਹੀਂ ਬੰਦੇ ਜਿਹੜੇ ਜਦ ਕਿਸੇ ਕੋਈ ਸ਼ਕਤੀ ਹੋ ਨਹੀਂ ਹੈ ਤੇਰੇ ਚੱਲਦੇ ਤੇਰੇ ਹੱਥ 'ਚ ਦੂਜੇ ਦੀ ਸਿਫਤ ਕੀ ਕਰੀਏ ਸਾਰੇ ਤੇਰੇ ਬਸ ਵਿੱਚ ਚੱਲਦੇ ਨੇ ਜਿਹੜਾ ਬਸ ਵਿੱਚ ਚੱਲਦਾ ਉਹਦੀ ਕਾਦੀ ਸਿਫਤ ਹੈ ਤੇਰੀ ਉਹ ਬੜਿਆਈ ਸਿਫਤ ਸਲਾਹ ਤੇਰੀ ਹੋਈ ਸੱਚੀ ਹੈ ਜੇ ਕਿਸੇ ਬੰਦੇ ਦੀ ਸਿਫਤਸਲਾ ਕਰੀਏ ਸੱਚੀ ਨਹੀਂ ਹੁੰਦੀ ਸੱਚੀ ਤੇਰੀ ਕੁਦਰਤ ਹੈ ਸੱਚੇ ਪਾਤਸ਼ਾਹ ਹੈ ਸੱਚੇ ਪਾਤਸ਼ਾਹ ਤੇਰੀ ਜਿਹੜੀ ਕੁਦਰਤ ਹੈ ਇਹ ਸੱਚੀ ਕੁਦਰਤ ਹੈ ਵਰਤ ਰਿਹਾ ਪਰ ਤੇਰਾ ਪਤਾ ਕਿ ਨੂੰ ਹੈ ਜਿਹੜੀ ਤੇਰੀ ਅਕਲ ਕਲਾ ਹੈ ਅਕਲ ਦੀ ਕਲਾ ਹੈ ਸ਼ਕਤੀ ਹੈ ਉਹ ਵਰਤ ਰਹੀ ਹੈ ਸਾਰੇ ਕੋਈ ਕੁਦਰਤ ਹੈ ਤੇਰੀ ਅਕਲ ਦੀ ਸ਼ਕਤੀ ਨਾਲ ਸਭ ਕੁਝ ਹੋ ਰਿਹਾ ਹੈ ਪਤਾ ਕਿਸੇ ਨੂੰ ਲੱਗਦਾ ਨਹੀਂ ਇਸ ਕਰਕੇ ਜਿੱਥੇ ਤੇਰੀ ਅਕਲ ਕਲਾ ਵਰਤ ਰਹੀ ਹੈ ਤੂੰ ਤੇਰੀ ਸ਼ਕਤੀ ਵਰਤ ਰਹੀ ਹੈ ਵਿੱਚ ਕੁਦਰਤ ਹਰ ਪ੍ਰਭ ਸੱਚੇ ਜੀਵ 25 ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੀ ਤੇਰੀ ਸਿਫਤ ਸੱਚੀ ਸਲਾਹ ਸਿਫਤ ਔਰ ਸਲਾਹ ਦੋ ਲਫ਼ਜ਼ ਇਕੱਠੇ ਹੀ ਆਉਂਦੇ ਨੇ ਤਕਰੀਬਨ ਗੁਰਬਾਣੀ ਇਹ ਸਿਫਤ ਕੀ ਹੁੰਦੀ ਹੈ ਸਲਾਹ ਕੀ ਹੁੰਦੀ ਹੈ ਸਿਫਤ ਹੁੰਦੇ ਨੇ ਉਹਦੇ ਗੁਣ ਅਸਲ 'ਚ ਜਿਹੜੇ ਗੁਣ ਨੇ ਉਹ ਸਿਫਤ ਹੁੰਦੇ ਅਸੀਂ ਸਿਫਤ ਕਰਦੇ ਕਹਿੰਦੇ ਅਸੀਂ ਸਿਫਤ ਕੀਤੀ ਉਹਦੀ ਸਿਫਤ ਨਹੀਂ ਕੀਤੀ ਉਹਦੇ ਗੁਣਾਂ ਨੂੰ ਅਸੀਂ ਬੋਲਿਆ ਜਿਹਦੇ ਚਾ ਗੁਣ ਜਿਹੜੀ ਕੀਤੀ ਅਸੀਂ ਉਹ ਸਲਾਹ ਹੈ ਉਹਦੇ ਵਿੱਚ ਹੁੰਦੀ ਹੈ ਸਿਫਤ ਜੋ ਦੀ ਵਿੜਾਈ ਕੀਤੀ ਜਾਂਦੀ ਉਹਨੂੰ ਕਹਿੰਦੇ ਸ਼ਲਾਘਾ ਕਿਸੇ ਦੀ ਸ਼ਲਾਘਾ ਕਰਦੀ ਸਲਾਹ ਸ਼ਲਾਘਾ ਤੋਂ ਬਣੇ ਸ਼ਲਾਘਾ ਦਾ ਦਾ ਸ਼ਾਰਟ ਰੱਖਦਾ ਉਹਦੇ ਗੁਣਾਂ ਦੀ ਸ਼ਲਾਘਾ ਕਰਦੀ ਗੁਣਾ ਨੂੰ ਚੰਗਾ ਕਰਕੇ ਬਿਆਨ ਕਰਨਾ ਉਹ ਸਲਾਹ ਹੈ ਸਿਫਤਾਂ ਦੇ ਵਿੱਚ ਹੈ ਖੂਬੀ ਸਿਫਤਾਂ ਉਹਦੇ ਤਾਂ ਖੂਬੀ ਖੂਬੀ ਉਹਦੇ ਵਿੱਚ ਹੈ ਉਹ ਖੂਬੀਆਂ ਦਾ ਬਿਆਨ ਕਰਨਾ ਇਸ ਤਰੀਕੇ ਨਾਲ ਕਿ ਤੇਰੀਆਂ ਖੂਬੀਆਂ ਸਾਰੀਆਂ ਪਰਉਪਕਾਰੀ ਨੇ ਸਾਡੇ ਤੇ ਪਰਉਪਕਾਰ ਕਰਨ ਵਾਲੀਆਂ ਸਾਰੀਆਂ ਖੂਬੀਆਂ ਨੇ ਤੇਰੇ ਚ ਸਾਲਾ ਇਹਨੂੰ ਕਹਿ ਰਹੇ ਸਾਲਾ ਸੱਚੀ ਤੇਰੀ ਸਿਫਤ ਸਿਫਤ ਤੇਰੀ ਸੱਚੀ ਹੈ ਬਿਲਕੁਲ ਠੀਕ ਹੈ ਤੇਰੀ ਜਿਹੜੀ ਸਿਫਤ ਹੈ ਲਿਖੀ ਹੋਈ ਕਹੀ ਹੋਈ ਉਹ ਤੇਰੇ ਸਿਫਤ ਹੈ ਐਵੇਂ ਨਹੀਂ ਕਹੀ ਹੋਈ ਸਿਫਤ ਗੁਣ ਤੇਰੇ ਚ ਸਾਰੇ ਹੈ ਔਰ ਜੇ ਉਹ ਤੂੰ ਦੀ ਸ਼ਲਾਘਾ ਕੀਤੀ ਹੋਵੇ ਫਿਰ ਸੱਚੀ ਹੈ ਜੇ ਕਿਸੇ ਨੇ ਕਿਹਾ ਤੂੰ ਦਿਆਲੂ ਹੈ ਦਿਆਲੂ ਤੂੰ ਹੈ ਤਾਂ ਕਿਹਾ ਇਹ ਨਹੀਂ ਵੀ ਤੂੰ ਦਿਆਲੂ ਤਾਂ ਹੈ ਨਹੀਂ ਕਹਿ ਦਿੱਤਾ ਹਾਂ ਉਹਦੇ ਤੇ ਦਿਆਲੂ ਹੈ ਉਹ ਕਹਿੰਦਾ ਦਿਆਲੂ ਹੈ ਬਾਕੀਆਂ ਦੇ ਦਿਆਲੂ ਨਹੀਂ ਹੈ ਤੂੰ ਸਭ ਦਾ ਉੱਤੇ ਦਿਆਲੂ ਹੈ ਇਸ ਕਰਕੇ ਤੂੰ ਦਿਆਲੂ ਹੈ ਜਿਹੜਾ ਕਿਸੇ ਥੋੜੇ ਜਿਹੇ ਬੰਦੇ ਤੇ ਦਿਆਲੂ ਹੈ ਬਾਕੀਆਂ ਦੇ ਨਹੀਂ ਹੈ ਉਹਨੂੰ ਦਿਆਲੂ ਨਹੀਂ ਕਿਹਾ ਜਾ ਸਕਦਾ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਕੁਦਰਤ ਕੀ ਹੈ ਕੁਦਰਤ ਅਸਲ ਦੇ ਵਿੱਚ ਉਹਦੀ ਸ਼ਕਤੀ ਹੈ ਜਿਹੜੀ ਸ਼ਕਤੀ ਸੰਸਾਰ ਦੇ ਵਿੱਚ ਕੰਮ ਕਰਦੀ ਹੈ ਨਾ ਕ੍ਰੀਏਟਰ ਸ਼ਕਤੀ ਹੈ ਜਿਹੜੀ ਉਹ ਕੁਦਰਤ ਹੈ ਕ੍ਰੀਏਟਰ ਦੀ ਸ਼ਕਤੀ ਹੈ ਜਿਹੜੀ ਉਹ ਕੁਦਰਤ ਹੈ ਉਹਦੀ ਜਿਹੜੀ ਕਲਾ ਹੈ ਕਲਾ ਕਿਹਦੀ ਹੈ ਕਲਾ ਅਕਲ ਦੀ ਕਲਾ ਹੀ ਕੰਮ ਕਰਦੀ ਹੈ ਦੀ ਅਕਲ ਦੀ ਸ਼ਕਤੀ ਉਹ ਕੰਮ ਕਰਦੀ ਹੈ ਕੋਈ ਸਰੀਰਕ ਸ਼ਕਤੀ ਕੰਮ ਨਹੀਂ ਕਰਦੀ ਉਹਦੀ ਇੱਛਾ ਸ਼ਕਤੀ ਉਹ ਕੰਮ ਕਰਦੀ ਹੈ ਜਿਵੇਂ ਸਾਡੇ ਦੇਹ ਦੀ ਸ਼ਕਤੀ ਹੋਰ ਹੈ ਇੱਛਾ ਸ਼ਕਤੀ ਹੋਰ ਹੈ ਸਰੀਰਕ ਸ਼ਕਤੀ ਅਲੱਗ ਚੀਜ਼ ਹੈ ਸਰੀਰਕ ਸ਼ਕਤੀ ਨਾਲ ਅਸੀਂ ਤੁਰੇ ਫਿਰਦੇ ਹਾਂ ਸਰੀਰਕ ਸ਼ਕਤੀ ਘਟ ਵੀ ਜਾਂਦੀ ਹੈ ਵਧ ਵੀ ਜਾਂਦੀ ਹੈ ਬਿਮਾਰ ਹੋ ਜਾ ਘਟ ਜਾਂਦੀ ਹੈ ਬੁੱਧਵਾਰ ਹੋਰ ਚੀਜ਼ ਹੈ ਸਰੀਰਕ ਵੱਲ ਹੋਰ ਚੀਜ਼ ਹੈ ਸਰੀਰਕ ਵੱਲ ਮਾਇਆ ਦਾ ਵੱਲ ਆਦਮੀ ਦੇ ਵਿੱਚ ਬੁੱਧਵਾਰ ਜ਼ਿਆਦਾ ਹੁੰਦਾ ਹੈ ਸਰੀਰਕ ਵੱਲ ਥੋੜਾ ਹੁੰਦਾ ਕੋਈ ਜ਼ਰੂਰੀ ਨਹੀਂ ਬੁੱਧਵਾਰ ਵੱਲ ਦਾ ਸਰੀਰਕ ਵੱਲ ਨਾਲ ਸੰਬੰਧ ਹੋਵੇ ਸਰੀਰਕ ਵੱਲ ਹੋਣਾ ਹੋਰ ਚੀਜ਼ ਹੈ ਬੜੇ ਬੜੇ ਪਹਿਲਵਾਨ ਜਾਂ ਵੇਟ ਲਿਫਟਰ ਜਿਹੜੇ ਨੇ ਉਹ ਤੇ ਅਕਲਮੰਦ ਨਹੀਂ ਹੁੰਦੇ ਕੋਈ ਜ਼ਰੂਰੀ ਨਹੀਂ ਵੀ ਅਕਲਵੰਦ ਹੋਣ ਉਹ ਬੁੱਧਵਾਰ ਉਹਨੂੰ ਕੋ ਜ਼ਿਆਦਾ ਹੋਵੇ ਉਹ ਸਰੀਰਕ ਬਾਤ ਹੈ ਅਲੱਗ ਗੱਲ ਹੈ ਸੱਚੀ ਤੇਰੀ ਕੁਦਰਤ ਤੇਰੀ ਕੁਦਰਤ ਦੀ ਜਿਹੜੀ ਸ਼ਕਤੀ ਹੈ ਉਹ ਹਮੇਸ਼ਾ ਰਹਿਣ ਵਾਲੀ ਹੈ ਹੋਰ ਕਿਸੇ ਦਾ ਬੁੱਧਵਾਰ ਹਮੇਸ਼ਾ ਰਹਿਣ ਵਾਲਾ ਨਹੀਂ ਹੈ ਜਿਹੜਾ ਇੱਕ ਹੈ ਤੇਰਾ ਕਿਹਨੂੰ ਸੰਬੋਧਨ ਕੀਤਾ ਤੇਰਾ ਕੀਤਾ ਇੱਕ ਨੂੰ ਸੰਬੋਧਨ ਜਦੋਂ ਤੱਕ ਤੂੰ ਇੱਕ ਹੈ ਤੇਰਾ ਸਰੂਪ ਇੱਕ ਹੈ ਸਤ ਸਰੂਪ ਹੈ ਤੂੰ ਉਦੋਂ ਤੱਕ ਤੇਰੀ ਜਿਹੜੀ ਕੁਦਰਤ ਹੈ ਸੱਚੀ ਹੈ ਜਦ ਤੂੰ ਕਰੈਕ ਹੋ ਜਵੇ ਦੋ ਹੋ ਜਵੇ ਇੱਕ ਤੇ ਦਾਲ ਹੋ ਜਵੇ ਫਿਰ ਨਹੀਂ ਰਹਿਣੀ ਤੇ ਸੱਚੀ ਨਹੀਂ ਰਹਿਣੀ ਜਿਹੜੇ ਦੁਨੀਆ ਦੇ ਵਿੱਚ ਜੀਵ ਨੇ ਕਿਉਂਕਿ ਦਾਲ ਹੋਏ ਹੋਏ ਨੇ ਇਹਨਾਂ ਦੀ ਸਿਫਤ ਸਲਾਹ ਸੱਚੀ ਨਹੀਂ ਹੈ ਪਰ ਅਸੀਂ ਕਰਦੇ ਹਾਂ ਦੁਨਿਆਵੀ ਲੋਕ ਦੁਨਿਆਵੀਆਂ ਦੀ ਸਿਫਤ ਸਲਾਹ ਪੀਰ ਪੈਗੰਬਰਾਂ ਦੀ ਸਿਫਤ ਸਲਾਹ ਕੀਤੀ ਹੈ ਲੋਕਾਂ ਨੇ ਆਪਣੇ ਆਪਣੇ ਅਸੀਂ ਉਹ ਨਾਨਕ ਦੀ ਸਿਫਤ ਸਲਾਹ ਇੰਨੀ ਕਰ ਦਿੱਤੀ ਇਸ ਤਰੀਕੇ ਨਾਲ ਕਰਤੀ ਕਿ ਪਰਮੇਸ਼ਰ ਦੀ ਸਿਫਤ ਸਲਾਹ ਘੱਟ ਹੈ ਨਾਨਕ ਦੀ ਜ਼ਿਆਦਾ ਜਦ ਅਸੀਂ ਪਰਮੇਸ਼ਰ ਗਾਇਬ ਹੈ ਕਰਤਾ ਨਾਨਕ ਰੱਖ ਲਿਆ ਫਿਰ ਪਰਮੇਸ਼ਰ ਦੀ ਜਗ੍ਹਾ ਨਾਨਕ ਆ ਗਿਆ ਇਹ ਸਲਾਹ ਝੂਠੀ ਹੋ ਗਈ ਫਿਰ ਸੱਚੀ ਨਹੀਂ ਰਹੀ ਸੱਚੀ ਸੱਚੇ ਦੀ ਸਲਾਹ ਜਿਹੜਾ ਸਦਾ ਰਹਿੰਦਾ ਉਹਦੀ ਸਲਾਹ ਸੱਚੀ ਹੈ ਇਹ ਠੀਕ ਹੈ ਨਾਨਕ ਸਦਾ ਵਾਸਤੇ ਸਿਰ ਹੈ ਹੋ ਗਿਆ ਇਹ ਠੀਕ ਹੈ ਹੁਣ ਨਾਨਕ ਹੈ ਹੁਣ ਵੀ ਹੈ ਸੱਚਖੰਡ ਦੇ ਵਿੱਚ ਪਰ ਬੂਧ ਸੰਗਤ ਦੇ ਵਿੱਚ ਇੱਕ ਮੈਂਬਰ ਹੈ ਉਸ ਪਾਰਲੀਮੈਂਟ ਦਾ ਇੱਕ ਮੈਂਬਰ ਹੈ ਨਾ ਉਹਦੀ ਆਪਣੀ ਮਰਜ਼ੀ ਕੋਈ ਨਹੀਂ ਉਹਦੀ ਤਾਂ ਜਿਉਂਦੇ ਦੀ ਮਰਜ਼ੀ ਖਤਮ ਹੋ ਗਈ ਸੀ ਆਪਣੀ ਮਰਜ਼ੀ ਤਾਂ ਨਹੀਂ ਜਿਉਂਦੇ ਦੀ ਛੱਡਤੀ ਸੀ ਉਹ ਤਾਂ ਪਾਣੇ ਦੇ ਵਿੱਚ ਸੀ ਉਦੋਂ ਵੀ ਹੁਣ ਵੀ ਪਾਣੇ 'ਚ ਇਹ ਨੁਕਤਾ ਹੈ ਜਿਹੜਾ ਸਮਝ ਦੇ ਵਿੱਚ ਨਹੀਂ ਆ ਰਿਹਾ ਲੋਕਾਂ ਨੂੰ ਇਹ ਤੋਂ ਆ ਕੇ ਕਹਿੰਦੇ ਨੇ ਵੀ ਉਹ ਰਲ ਗਿਆ ਜੀ ਸਮੁੰਦਰ ਜਣੋ ਸਮੁੰਦਰੇ ਬਣ ਗਿਆ ਕਿਵੇਂ ਬਣ ਗਿਆ ਸਮੁੰਦਰ ਉਹ ਬੂਦ ਸਮੁੰਦਰ ਦੇ ਵਿੱਚ ਜਾ ਕੇ ਆਪਣਾ ਆਪਾ ਗਵਾ ਲੈਂਦੀ ਹੈ ਆਪਣਾ ਨਾਮ ਮਿਟਾ ਲੈਂਦੀ ਹੈ ਸਮੁੰਦਰ ਨਹੀਂ ਬਣਦੀ ਹੁੰਦੀ ਉਹ ਕਬੀਰ ਦਾ ਜਿਹੜਾ ਪਹਿਲਾ ਸ਼ਬਦ ਹੈ ਇਹੀ ਕਹਿ ਰਿਹਾ ਗੰਗਾ ਕੇ ਸੰਗ ਸਰਤਾ ਵਿਗੜੀ ਇੱਕ ਛੋਟੇ ਜਿਹੇ ਨਾਲਾ ਆ ਕੇ 'ਚ ਪੈ ਗਿਆ ਤੇ ਵਿਗੜ ਗਈ ਖਤਮ ਹੋ ਗਈ ਸੋ ਸੰਤਾ ਗੰਗਾ ਹੋਏ ਨਿਬੜੀ ਉਹ ਗੰਗਾ ਹੀ ਬਣ ਗਈ ਗੰਗਾ ਤਾਂ ਗਈ ਸਰਤਾ ਨਹੀਂ ਰਹੀ ਤਾਂ ਨਾਨਕ ਬਣ ਗਿਆ ਸਮੁੰਦਰ ਦਾ ਤਾਂ ਸਮੁੰਦਰ ਦਾ ਨਾਮ ਬਦਲ ਕੇ ਹੁਣ ਨਾਨਕ ਹੋ ਜਾਣਾ ਚਾਹੀਦਾ ਜੇ ਸਮੁੰਦਰ ਪਹਿਲਾਂ ਵੀ ਸਮੁੰਦਰ ਸੀ ਹੁਣ ਵੀ ਸਮੁੰਦਰ ਹੈ ਫਿਰ ਦਰਿਆ ਦਾ ਹੀ ਨਾਮ ਖਤਮ ਹੋਇਆ ਸਮੁੰਦਰ ਦਾ ਨਾਮ ਤਾਂ ਪਹਿਲਾਂ ਵੀ ਸੀ ਠੀਕ ਹੈ ਕਿ ਸਮੁੰਦਰ ਦੇ ਵਿੱਚ ਸਮਾ ਗਿਆ ਹੋ ਜਾ ਕੇ ਪਰ ਸਮੁੰਦਰ ਰਹਿ ਗਿਆ ਉਹ ਇਹ ਸਮਾਉਣ ਵਾਲੇ ਦਾ ਨਾਮ ਖਤਮ ਹੋ ਗਿਆ ਉਹਦੀ ਬੱਕਰੀ ਹੋਂਦ ਖਤਮ ਹੋ ਗਈ ਬੱਕਰੀ ਹੋਂਦ ਤਾਂ ਪਹਿਲਾਂ ਹੀ ਖਤਮ ਹੋ ਗਈ ਸੀ ਬੱਕਰੀ ਹੋਂਦ ਤਾਂ ਉਹਨਾਂ ਜਨ ਹੁੰਦੀ ਹੈ ਜਿੰਨਾ ਜਨ ਮਨ ਜਿਉਂਦਾ ਬੱਕਰੀ ਹੋਂਦ ਨੂੰ ਮਨ ਲਈ ਬੈਠਾ ਹੈ ਜਿੰਨਾ ਜਨ ਮਨ ਜਿਉਂਦਾ ਬੱਕਰੀ ਹੋਂਦ ਹੈ ਜਾਂ ਮਨ ਖਤਮ ਹੋ ਗਿਆ ਬੱਕਰੀ ਹੋਂਦ ਦੇ ਖਤਮ ਹੋ ਗਈ ਉਦੋਂ ਹੀ ਜੋ ਭਾਣੇ ਦੇ ਵਿੱਚ ਹੈ ਹੁਕਮ ਦੇ ਵਿੱਚ ਹੈ ਉਹ ਸਮਾਇਆ ਹੋਇਆ ਉਹਦੀ ਮਾਨਸ ਦੇਹੀ ਦਾ ਜਿਹੜਾ ਭਰਮ ਹੈ ਇਹ ਨਹੀਂ ਰੱਖਣਾ ਚਾਹੀਦਾ ਇਹ ਗੁਰਬਾਣੀ ਕਹਿੰਦੀ ਹੈ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਫਿਰ ਸੱਚੇ ਪਾਤਸ਼ਾਹ ਤੇਰੀ ਕੁਦਰਤ ਸੱਚੀ ਹੈ ਸੱਚੇ ਪਾਤਸ਼ਾਹ ਨਾਨਕ ਨੂੰ ਤਾਂ ਕਿਹਾ ਨਹੀਂ ਨਾਨਕ ਦਾ ਖੁਦ ਕਹਿ ਰਿਹਾ ਸੱਚੇ ਪਾਤਸ਼ਾਹ ਕੁਦਰਤ ਕੀ ਹੈ ਕੁਦਰਤ ਕਾਦਰ ਦੀ ਹੈ ਕਾਦਰ ਨੂੰ ਕਹੇ ਹੈ ਸੱਚੇ ਪਾਤਸ਼ਾਹ ਤੇਰੀ ਕੁਦਰਤ ਸੱਚੀ ਹੈ ਤੇਰਾ ਬਾਣਾ ਸੱਚਾ ਹੈ ਮੇਰਾ ਬਾਣਾ ਝੂਠਾ ਹੈ ਨਾਨਕ ਦਾ ਬਾਣਾ ਝੂਠਾ ਹੈ ਪਰਮੇਸ਼ਰ ਦਾ ਬਾਣਾ ਸੱਚਾ ਹੈ ਨਾਨਕ ਨੇ ਆਪਣਾ ਬਾਣਾ ਤਾਂ ਹੀ ਦਿਆਲਤਾ ਸੀ ਤਾਂ ਹੀ ਨਾਨਕ ਨੇ ਕਹਿਤਾ ਆਪਣੇ ਭਾਣੇ ਜੇ ਚੱਲੇ ਭਾਈ ਵਿਛੜ ਝੋਟਾ ਖਾਏ ਗੁਰ ਕੇ ਭਾਣੇ ਤੇ ਚੱਲੇ ਭਾਈ ਵਿੱਚ ਬੋਲਤ ਬੈਠਾ ਹੈ ਗੁਰ ਕੇ ਭਾਣੇ ਚੱਲਦਾ ਸੀ ਉਹਨੇ ਆਪਣਾ ਭਾਣਾ ਦਾ ਤਿਆਗਿਆ ਹੋਇਆ ਸੀ ਇਹ ਗੱਲ ਸਾਡੇ ਸਮਝ ਨਹੀਂ ਆ ਰਹੀ ਨਾਨਕ ਨੂੰ ਵੀ ਅਸੀਂ ਜੋਗਾ ਰੱਖਣਾ ਚਾਹਦੇ ਹਾਂ ਵੱਖਰਾ ਲੱਗਣਾ ਚਾਹੁੰਦੇ ਹਾਂ ਪਰਮੇਸ਼ਰ ਦੀ ਵੀ ਗੱਲ ਕਰੀ ਜਾਂਦੇ ਹਾਂ ਇੱਥੋਂ ਜੀ ਗਏ ਸਾਰੇ ਜੀ ਨੇ ਅੱਖਾਂ ਨੇ ਦੇਖਿਆ ਜੋ ਉਹਨੂੰ ਸੱਚ ਮੰਨਿਆ ਅੱਖਾਂ ਨੇ ਦੇਖਿਆ ਤਸਵੀਰ ਨਾਨਕ ਦੀ ਫੋਟੋ ਨਾਨਕ ਦੀ ਉਹਨੂੰ ਸੱਚ ਮੰਨ ਲਿਆ ਜੋ ਅੱਖਾਂ ਨੇ ਦੇਖਿਆ ਦਾ ਝੂਠ ਸੀ ਜੋ ਅੱਖਾਂ ਨੇ ਦੇਖਿਆ ਉਹੀ ਦਾ ਝੂਠ ਹੈ ਸਾਡੇ ਵਾਸਤੇ ਜੋ ਅੱਖਾਂ ਨੇ ਦੇਖਿਆ ਉਹ ਸੱਚ ਹੈ ਸੱਚ ਬਲਗੀ ਗੱਲ ਆ ਕੇ ਜੋ ਅੱਖਾਂ ਦੇਖਦੇ ਨੇ ਸਭ ਝੂਠ ਹੈ ਨਾ ਸੋਚਦੇ ਜੋ ਸੱਚਾ ਉਹ ਤਾਂ ਦੀਦਾ ਨਹੀਂ ਅੱਖਾਂ ਨੂੰ ਇਹ ਗੱਲ ਦਾ ਭੇਦ ਹੀ ਜਦੋਂ ਜਾਣ ਲਿਆ ਫੇਰ ਗੁਰਬਾਣੀ ਦੀ ਲੀਹ ਤੇ ਗੱਡੀ ਤੁਰੂਗੀ ਥੋੜੀ ਜੀ ਸਟਾਰਟ ਹੋਊਗੀ ਤੁਰਦੀ ਉਹਨਾਂ ਜਦ ਗੁਰਬਾਣੀ ਦੀ ਲੀਹ ਤੇ ਗੱਡੀ ਆਉਂਦੀ ਹੋਈ ਨਹੀਂ ਸਾਡੀ ਜਿੰਨਾ ਚਿਰ ਇਹ ਭੇਦ ਨੂੰ ਨਹੀਂ ਸਮਝਦੇ ਪੜਿਆ ਨਾ ਹੀ ਭੇਦ ਬੁਝਿਆ ਪਾਉਣ ਇਹ ਗੱਲ ਬੁਝਣ ਵਾਲੀ ਹੈ ਜੋ ਦੀਦਾ ਸਭ ਝੂਠ ਹੈ ਸੱਚ ਅੱਖਾਂ ਨੂੰ ਨਹੀਂ ਦੇਖਿਆ ਕਰਦਾ ਉਹ ਖੜੀਆਂ ਬਿਆਨ ਉਹ ਖੜੀਆਂ ਹੋਰ ਨੇ ਹੈ ਅੱਖਾਂ ਜ਼ਰੂਰ ਉਹ ਖੜੀਆਂ ਹੋਰ ਨੇ ਸਾਡੇ ਕੋਲ ਅੱਖਾਂ ਹੈ ਨਹੀਂ ਇਸ ਕਰਕੇ ਅਸੀਂ ਆਲ ਬਤਾਲ ਦੀਆਂ ਗੱਲਾਂ ਕਰੀ ਜਾਂਦੇ ਬੇਸਰ ਪੈਰ ਦੀਆਂ ਗੱਲਾਂ ਕਰੀ ਜਾਂਦੇ ਪ੍ਰਚਾਰਕ ਬੇਸਰ ਪੈਰ ਦੀਆਂ ਗੱਲਾਂ ਕਰਦੇ ਨੇ ਵਿਦਵਾਨ ਬੇਸਰ ਪੈਰ ਦੀਆਂ ਗੱਲਾਂ ਕਰਦੇ ਨੇ ਗੁਰਮੁਖ ਨਹੀਂ ਕਰਦੇ ਹੁੰਦੇ ਨਾਨਕ ਦੇ ਬਾਅਦ ਲੈਣੇ ਨੇ ਨਹੀਂ ਗੱਲ ਕੀਤੀ ਹਸਪਤਾਲ ਦੀ ਉਸੇ ਗੱਲ ਦੀ ਮੋਹਰ ਲਾਈ ਹੈ ਕਿਉਂਕਿ ਨਾਨਕ ਨੇ ਕਹੀ ਉਹੀ ਕਹੀ ਹੈ ਜੇ ਸਾ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਹ ਤੇ ਚੰਨ ਹੁੰਦੇ ਆ ਗੁਰਬਨ ਘੋਰ ਗਿਆਨ ਤੇ ਬਿਨਾਂ ਨੇਰਾ ਜੇ ਆਦਮੀ ਤੋਂ ਬਿਨਾਂ ਨੇਰਾ ਹੋਵੇ ਗੁਰ ਆਦਮੀ ਨੂੰ ਲੀਏ ਫਿਰ ਤਾਂ ਸਾਰਿਆਂ ਦਾ ਨੇ ਰਾਪੀ ਚੱਕਿਆ ਜਾਂਦਾ ਨਾਨਕ ਪੈਦਾ ਹੋਇਆ ਨੇੜਾ ਦੁਨੀਆ ਨੇ ਚੱਕ ਦਿੰਦਾ ਫਿਰ ਕੋਈ ਸ਼ਰਤ ਤਾਂ ਹੈ ਨਹੀਂ ਗੁਰਬਿਨ ਕੋ ਦਾ ਗੁਰਬਿਨ ਕੋ ਆਧਾਰ ਹੈ ਜੇ ਸੰਸਾਰ ਤੇ ਕੋਈ ਗੁਰ ਵਿਅਕਤੀ ਹੈ ਨਹੀਂ ਤਾਂ ਅੰਧਾਰ ਹੈ ਨੇਰਾ ਜੇ ਵਿਅਕਤੀ ਪੈਦਾ ਹੋ ਕੇ ਨੇੜਾ ਚੱਕਿਆ ਜਾਵੇ ਇਹ ਗੱਲ ਭਾਈ ਗੁਰਦਾਸ ਬਾਰਚ ਕਹ ਰਿਹਾ ਉਹਦਾ ਡੁਪਲੀਕੇਟ ਗੁਰਦਾਸ ਇਹੀ ਗੱਲ ਉਲਟੀ ਕਹਿ ਰਿਹਾ ਉਹ ਵਿੜੀ ਤੋਂ ਜਗ ਚਾਨਣ ਹੋਇਆ ਉਹਨੇ ਪੜਾਈ ਪੜਾਈ ਹੈ ਉਲਟੀ ਜਿੱਦੋਂ ਜਿੱਦੋਂ ਦੀ ਪੜਾਈ ਹੈ ਸਰਦੋ ਨਾਨਕ ਪ੍ਰਗਟਿਆ ਪਹਿਲਾਂ ਤਾਂ ਜਨਮੇ ਨਹੀਂ ਲਿਖਿਆ ਪ੍ਰਗਟਿਆ ਲਿਖਿਆ ਜਿਹੜਾ ਪ੍ਰਗਟਿਆ ਲਫ਼ਜ਼ ਹੈ ਜੋ ਚੀਜ਼ ਹੈਗੀ ਉਹ ਪ੍ਰਗਟ ਸਾਨੂੰ ਦੀ ਨਹੀਂ ਸੀ ਪ੍ਰਗਟ ਹੋਈ ਸਾਡੇ ਸਾਹਮਣੇ ਇੱਕ ਹੁੰਦਾ ਚੀਜ਼ ਦਾ ਪੈਦਾ ਹੋਣਾ ਇੱਕ ਹੁੰਦਾ ਪ੍ਰਗਟ ਹੋਣਾ ਪ੍ਰਗਟ ਹੋਇਆ ਹੋਇਆ ਉਹ ਹੁੰਦਾ ਜਿਹੜਾ ਪਹਿਲਾਂ ਛੁਪਿਆ ਹੋਇਆ ਸੀ ਸੀ ਪਹਿਲਾਂ ਉਹ ਡਿਸਕਵਰ ਹੋਇਆ ਪ੍ਰਗਟ ਹੋਇਆ ਪ੍ਰਗਟ ਹੋਇਆ ਜਮਿਆ ਨਹੀਂ ਹੈ ਜਮਣਾ ਹੋਰ ਚੀਜ਼ ਹੈ ਪ੍ਰਗਟ ਹੋਣਾ ਹੋਰ ਚੀਜ਼ ਹੈ ਇਹ ਭੇਦ ਨੂੰ ਨਹੀਂ ਸਮਝੇ ਉਹ ਤਾਂ ਪ੍ਰਗਟ ਹੋਇਆ ਤਾਂ ਇਹ ਮੈਂ ਚੰਡੀ ਪ੍ਰਗਟ ਹੁੰਦੀ ਹੁੰਦੀ ਹੈ ਮਿੱਟੀ ਤੋਂ ਉਹਦੇ ਜਗ ਜਾਣਨ ਹੋ ਇਹ ਤਾਂ ਅਸੀਂ ਇਹਦਾ ਅਰਥ ਕਰ ਸਕਦੇ ਹਾਂ ਵੀ ਜਦ ਸਤਗੁਰ ਨਾਨਕ ਨਾਨਕ ਦਾ ਸਤਗੁਰ ਪ੍ਰਗਟ ਹੋਇਆ ਸਤਗੁਰ ਕੇ ਜਨਮੇ ਗਮਨ ਮਟਾਇਆ ਜਾਂ ਨਾਨਕ ਦੇ ਅੰਦਰ ਸੱਚ ਦਾ ਗਿਆਨ ਪ੍ਰਗਟ ਹੋਇਆ ਸਤਗੁਰੂ ਦਾ ਸੱਚ ਦਾ ਗਿਆਨ ਪ੍ਰਗਟ ਹੋਇਆ ਉਹਦੇ ਅੰਦਰੋਂ ਭਰਮ ਦਾ ਨੇਰਾ ਮਿਟ ਗਿਆ ਉਹਦੇ ਅੰਦਰੋਂ ਨਾਨਕ ਦੇ ਅੰਦਰੋਂ ਭਰਮ ਦਾ ਜਿਹੜਾ ਸੀ ਨੇਰਾ ਮਿਟ ਗਿਆ ਉਹਦੇ ਸਰੀਰ ਦੇ ਵਿੱਚ ਅੰਦਰ ਚਾਨਣ ਹੋ ਗਿਆ ਇਹ ਤਾਂ ਅਸੀਂ ਅਰਥ ਕਰ ਸਕਦੇ ਹਾਂ ਫਿਰ ਤਾਂ ਗੁਰਬਾਣੀ ਅਨੁਸਾਰ ਅਰਥ ਨੇ ਇਹ ਜੇ ਅਸੀਂ ਉਹ ਅਰਥ ਕਰੀਏ ਉਹ ਤਾਂ ਗੁਰਬਾਣੀ ਦੇ ਖਿਲਾਫ ਨੇ ਸਾਰੀ ਗੁਰਮਤਿ ਦੇ ਖਿਲਾਫ ਨੇ ਉਹ ਤਾਂ ਅਰਥ ਇਸ ਕਰਕੇ ਡੈਫੀਨੇਸ਼ਨ ਦਿੱਤੀ ਗੁਰ ਦੀ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗਿਆਨ ਗੁਰੂ ਆਤਮ ਉਹ ਦੋ ਡੈਫੀਨੇਸ਼ਨਾਂ ਨੇ ਗੁਰਬਾਣੀ ਚ ਗਿਆਨ ਨੂੰ ਗੁਰ ਕਹਿੰਦੇ ਨੇ ਆਤਮ ਗਿਆਨ ਨੂੰ ਨਾਮ ਨੂੰ ਗੁਰੂ ਕਹਿੰਦੇ ਨੇ ਦੇਖੋ ਬਿਨਾ ਕਰਨਾ ਤੇ ਸੁਣਨ ਵਾਲੀ ਬਾਣੀ ਗੁਰੂ ਹੈ ਬਾਣੀ ਗੁਰੂ ਬਿਨਾ ਕਰਨਾ ਤੇ ਸੁਣਨ ਵਾਲਾ ਸ਼ਬਦ ਗੁਰੂ ਹੈ ਸ਼ਬਦ ਗੁਰੂ ਦੇਖੋ ਬਾਣੀ ਗੁਰੂ ਅਰ ਸ਼ਬਦ ਗੁਰੂ ਇਹਦਾ ਗਿਆਨ ਹੈ ਇਹ ਗੁਰ ਹੈ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗੁਰ ਦੇ ਵਿੱਚ ਤਿੰਨ ਲੋਕ ਦੀ ਸੋਝੀ ਹੁੰਦੀ ਹੈ ਗੁਰੂ ਨਾਲ ਆਤਮ ਦਰਸ਼ਨ ਹੁੰਦਾ ਬਸ ਗੁਰੂ ਨਾਲ ਆਤਮ ਦਰਸ਼ਨ ਹੁੰਦਾ ਆਤਮਾ ਦਾ ਦਰਸ਼ਨ ਉਹ ਅੱਖ ਗੁਰੂ ਨਾਲ ਖੁੱਲਦੀ ਹੈ ਜਦ ਅੱਖ ਖੋਲਦੀ ਹੈ ਦੂਜੀ ਸੇ ਅਖੜੀਆਂ ਬਿਆਨ ਉਦੋਂ ਗੁਰੂ ਦਾ ਦਰਸ਼ਨ ਹੁੰਦਾ ਗੁਰੂ ਦਾ ਦਰਸ਼ਨ ਆਤਮ ਦਰਸ਼ਨ ਹੈ ਉਹ ਗੱਲ ਹੋਰ ਹੈ ਇਹ ਹੋਰ ਹੈ ਗੁਰਬਾਣੀ ਨੂੰ ਦੀ ਗੱਲ ਹੋਰ ਹੈ ਉਹ ਗੁਰੂ ਦੇ ਦਰਸ਼ਨ ਬਿਨਾ ਗੁਰਬਾਣੀ ਲਿਖੀ ਹੋ ਨਹੀਂ ਜਾ ਸਕਦੀ ਜਿਹੜੇ ਬੁਲਾਏ ਬੋਲੇ ਨੇ ਉਹਨਾਂ ਕੋਲ ਉਹ ਅੱਖ ਸੀ ਸਾਡੇ ਕੋਲ ਅੱਖ ਹੈ ਨਹੀਂ ਤੇ ਜਿਹੜੇ ਗੁਰਬਾਣੀ ਦੀ ਵਿਆਖਿਆ ਕਰ ਰਹੇ ਨੇ ਉਹਨਾਂ ਕੋਲ ਤਾਂ ਬੁੱਧੀ ਹੋਣੀ ਨਹੀਂ ਉਹ ਖੇ ਨਹੀਂ ਬੁੱਧੀ ਉਹ ਖੁੱਦੀ ਹੈ ਅਗਲੇ ਅੱਖਾਂ ਦੀ ਜੀ ਵਿਦਿਆ ਅੱਖ ਨਹੀਂ ਹੁੰਦੀ ਦੀ ਜੀ ਅਕਲ ਦੀ ਜੀ ਅੱਖਾਂ ਗਿਆਨ ਜਿਹੜਾ ਸੁਰਮਾ ਪੈਂਦਾ ਨਾ ਗਿਆਨ ਅੰਜਨ ਉਹ ਅਕਲ ਚ ਪੈਂਦਾ ਗਿਆਨ ਅੰਜਨ ਗਿਆਨ ਦਾ ਨੇਰਾ ਗਿਆਨ ਦਾ ਅੰਜਨ ਬਹਿ ਗਿਆ ਗਿਆਨਤਾ ਦਾ ਹਨੇਰਾ ਅਕਲ ਚੋਂ ਦੂਰ ਹੁੰਦਾ ਹਾਂਜੀ ਨਾਨਕ ਸੱਚ ਧਿਆਨ ਸੱਚ ਨਾਨਕ ਸੱਚ ਧਿਆਨ ਸੱਚ ਜਿਹੜੇ ਆਪ ਸਤ ਸਰੂਪ ਹੋ ਜਾਂਦੇ ਨੇ ਨਾ ਉਹ ਹੀ ਸੱਚ ਨਾਲ ਜੁੜਦੇ ਨੇ ਜਿਨ੍ਹਾਂ ਜਰ ਮਨ ਸਚਿਆਰਾ ਨਹੀਂ ਹੋ ਜਾਂਦਾ ਉਹਨਾਂ ਜਰ ਸੱਚ ਨਾਲ ਜੁੜ ਨਹੀਂ ਸਕਦਾ ਧਿਆਨ ਹੁੰਦਾ ਜੁੜਨਾ ਜਿੱਥੇ ਸਾਡਾ ਧਿਆਨ ਹੈ ਉੱਥੇ ਅਸੀਂ ਜੁੜੇ ਹੋਏ ਹਾਂ ਜੇ ਧਿਆਨ ਮਾਇਆ ਜਾਂ ਮਾਇਆ ਜੁੜੇ ਹੋਏ ਹਾਂ ਧਿਆਨ ਸੱਚ ਜਾਂ ਸੱਚ ਜੁੜੇ ਹੋਏ ਨਾਨਕ ਸੱਚ ਧਿਆਨ ਸੱਚ ਜਾਂ ਇਹ ਕਹਿ ਲੋ ਨਾਨਕ ਕਹਿੰਦਾ ਇਹ ਗੱਲ ਸੱਚ ਇਹ ਹੈ ਸੱਚ ਇਹ ਹੈ ਕਿ ਸੱਚੇ ਹੀ ਸੱਚ ਨਾਲ ਜੁੜ ਸਕਦੇ ਨੇ ਧਿਆਨ ਸੱਚ ਸੱਚ ਹੋ ਕੇ ਹੀ ਸੱਚ ਦਾ ਧਿਆਨ ਰੱਖਿਆ ਜਾ ਸਕਦਾ ਜੋ ਮਰ ਜੰਮੇ ਸੁਖਾ ਚਿੰਨ ਕੱਚ ਜੋ ਮਰ ਕੇ ਜੰਮਦਾ ਫੇਰ ਜਿਵੇਂ ਸੰਤ ਬਰਸੀਆਂ ਮਨਾਉਂਦੇ ਨੇ ਜਿਹੜੇ ਮਰ ਕੇ ਬਰਸੀਆਂ ਉਹਨਾਂ ਦੀਆਂ ਹੁੰਦੀਆਂ ਨੇ ਅਸੀਂ ਤਾਂ ਗੁਰੂਆਂ ਦੀਆਂ ਬਰਸੀਆਂ ਮਨਾਉਣ ਲੱਗ ਗਏ ਕਿਉਂਕਿ ਮੂਰਖ ਆਦਮੀ ਉਹਨਾਂ ਨੂੰ ਪਤਾ ਹੀ ਨਹੀਂ ਜਿਹੜੇ ਬਰਸੀਆਂ ਮਨਾਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਜਿਉਂਦੇ ਦੀ ਬਰਸੀ ਨਹੀਂ ਮਨਾਈ ਦੀ ਹੁੰਦੀ ਜਿਹੜੇ ਮਰ ਕੇ ਜਾਂਦੇ ਨੇ ਕੱਚ ਨੂੰ ਕੱਚ ਜਿੰਨੇ ਵੀ ਆਏ ਡੇਰੇਦਾਰ ਨੇ ਉਹਨਾਂ ਨੂੰ ਚਾਹੇ ਕੋਈ ਵੀ ਸੀ ਬੜੇ ਬੜੀਆਂ ਗੱਲਾਂ ਕਰਦੇ ਨੇ ਬਸੀਆਂ ਵੀ ਬਣਾਉਂਦੇ ਨੇ ਉਹਨਾਂ ਨੂੰ ਭਰੋਸਾ ਕਿਉਂ ਮਰ ਗਏ ਤੇ ਨਹੀਂ ਤਾਂ ਬਸੀ ਬਣਾਉਣ ਦਾ ਮਤਲਬ ਕੀ ਰਹਿ ਗਿਆ ਉਹ ਤਾਂ ਆਪਣੇ ਪੈਰਾਂ 'ਚ ਫਸ ਗਏ ਬਰਸੀ ਬਣਾ ਕੇ ਗੁਰੂਆਂ ਨੇ ਬਾਅਦ ਦੇ ਵਿੱਚ ਦੂਸਰੇ ਗੁਰੂ ਦੀ ਕੋਈ ਬਰਸੀ ਨਹੀਂ ਕਰੇ ਬਣਾਈ ਸੀ ਗੁਰੂ ਅਮਰਦਾਸ ਜੀ ਕਹਿੰਦੇ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਬੋਲਾਂ ਸੰਤ ਮਰੇ ਕਿ ਰਹੀਏ ਜੋ ਆਪਣੇ ਅੰਦਰ ਹੈ ਉਹ ਤਾਂ ਆਪਣਾ ਘਰ ਚਲੇ ਰੋਜ਼ ਸਾਖਤ ਵਾਪੜੇ ਜੋ ਹਾਟੇ ਹਟ ਇਹ ਸਾਖਤ ਨੇ ਜਿਹੜੇ ਵਰਸੀਆਂ ਮਨਾਉਂਦੇ ਨੇ ਸਿੱਖ ਉਦੋਂ ਦਾ ਹੀ ਸਾਖਤ ਰੋਣ ਲੱਗੇ ਜੋ ਮਰ ਜੰਮੇ ਸੁਕਾ ਚਨ ਕੱਚ ਜੋ ਮਰ ਜੰਮੇ ਜੋ ਮਰ ਕੇ ਜੰਮਦਾ ਉਹ ਕੱਚੇ ਹੁੰਦੇ ਨੇ ਕੱਚ ਨੇ ਕੱਚ ਅਸਲ ਚ ਕੱਚੇ ਹੀ ਹੁੰਦੇ ਨੇ ਪੱਕੇ ਨਹੀਂ ਹੁੰਦੇ ਮਾਇਆ ਧਾਰੀ ਹੁੰਦੇ ਪਰ ਕੇ ਜੰਮਣ ਵਾਲੇ ਕੱਚ ਨੇ ਉਹ ਕੱਚ ਦੇ ਕੱਚ ਨੇ ਕੱਚ ਦੋ ਵਾਰ ਕਿਹਾ